ਅੱਜ ਦਾ ਵਿਚਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ ਦੀ ਟੀਮ ਉਹਨਾਂ ਦਾ ਫੋਨ ਨੰਬਰ ਹੈ 099476610 ਦੁਨੀਆ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਸਭ ਨੂੰ ਸਸਤੀਆਂ ਟਿਕਟਾਂ ਦੇ ਲਈ ਇੱਕੋ ਨਾਮ ਇੰਡੋ ਕੀਵੀ ਟਰੈਵਲਸ 099476610 ਜੋ ਕੁਝ ਖੁਸ਼ੀ-ਖੁਸ਼ੀ ਪੜਿਆ ਹੋਵੇ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਰੇਡੀਓ ਸਪਾਈਸ ਤੇ ਹੁਣ ਪੇਸ਼ ਨੇ ਕਮਿਊਨਿਟੀ ਜਾਣਕਾਰੀਆਂ ਦੀ Indian association New Zealand Sikh society ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਸ ਦੀ ਟੀਮ ਹੈਵਲੌਕ ਨਾਰਥ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਆਈ ਹੋਈ ਹੈ ਉਸ ਦੇ ਸੰਦਰਭ ਦੇ ਵਿੱਚ ਫ੍ਰੀ ਪਾਣੀ ਦੀ ਸੇਵਾ ਨਿਭਾ ਰਹੀ ਹੈ ਸੋ ਫਾਊਂਟਨ ਹੈਵਲੌਕ ਨਾਰਥ ਦੇ ਲਾਗੇ ਤੁਸੀਂ ਫ੍ਰੀ ਪਾਣੀ ਦੀਆਂ ਬੋਟਲਸ ਲੈ ਸਕਦੇ ਹੋ ਤੇ ਨਾਲ ਦੇ ਨਾਲ ਜੇ ਤੁਸੀਂ ਇਸ ਕਾਰਜ ਦੇ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਤਾਂ ਸਰਦਾਰ ਜਰਨੈਲ ਸਿੰਘ ਹਜ਼ਾਰਾ ਨੂੰ ਤੁਸੀਂ ਕੰਟੈਕਟ ਕਰ ਸਕਦੇ ਸਕਦੇ ਹੋ ਫੋਨ ਨੰਬਰ 02116247442 ਫ੍ਰੀ ਵਾਟਰ ਦੀ ਸੇਵਾ ਹੈਵਲੌਕ ਨਾਰਥ ਪੰਜਾਬੀ ਕਮਿਊਨਿਟੀ ਦੇ ਵੱਲੋਂ ਇੱਕ ਫੁੱਲ ਟਾਈਮ ਕਲਾਸ 4 ਡਰਾਈਵਰ ਦੀ ਜ਼ਰੂਰਤ ਹੈ ਤਜਰਬੇਕਾਰ ਰੋਡ ਰੇਂਜਰ ਗੀਅਰ ਬਾਕਸ ਦੇ ਮਾਮਲੇ ਵਿੱਚ ਇਸ ਡਰਾਈਵਰ ਦੀ ਜ਼ਰੂਰਤ ਹੋਵੇਗੀ ਜਦੋਂ ਕਿ ਆਕਲੈਂਡ ਬੇਸਡ ਜਾਂ ਫਿਰ ਸੈਂਟਰਲ ਆਕਲੈਂਡ ਦੇ ਵਿੱਚ 5 ਐਂਡ ਹਾਫ ਡੇਜ਼ ਕੰਮ ਹੋਵੇਗਾ ਡਰਾਈਵਰ ਜ਼ਿੰਮੇਵਾਰ ਇੰਗਲਿਸ਼ ਭਾਸ਼ਾ ਦੇ ਵਿੱਚ ਜਾਣਕਾਰ ਅਤੇ ਰੈਫਰੈਂਸ ਪ੍ਰੋਵਾਈਡ ਕਰਨ ਯੋਗ ਹੋਣਾ ਚਾਹੀਦਾ ਹੈ ਜ਼ਿਆਦਾ ਜਾਣਕਾਰੀ ਲਈ 021 211 0822 ਤੇ ਰਾਬਤਾ ਕਰ ਸਕਦੇ ਹੋ ਆਕਲੈਂਡ ਏਰੀਆ ਦੇ ਵਿੱਚ ਐਕਸਪੀਰੀਅੰਸ ਕਲਾਸ 5 ਡਰਾਈਵਰ ਦੀ ਜ਼ਰੂਰਤ ਹੈ ਜੋ ਕਿ ਸਵਿੰਗ ਲੈਫਟ ਵਰਕ ਵੀ ਕੰਮ ਕਰ ਸਕਦਾ ਹੋਵੇ ਟਾਈਡੀ ਅਪੀਅਰੈਂਸ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਗੁੱਡ ਸੈਲਰੀ ਮਿਲੇਗੀ ਨਾਲ ਦੇ ਨਾਲ ਇਸ ਰਾਈਟ ਐਪਲੀਕੈਂਟ ਨੂੰ ਹੋਰ ਵੀ ਕਾਫੀ ਸਹੂਲਤਾਂ ਮਿਲਣਗੀਆਂ ਅਨਮੋਲ ਗਿੱਲ ਹੋਣਾ ਨੂੰ ਤੁਸੀਂ 246 ਦੇ ਉੱਤੇ ਕੰਟੈਕਟ ਕਰ ਸਕਦੇ ਹੋ Shaheed Bhagat Singh memorial trust Hamilton ਬੜੇ ਮਾਣ ਨਾਲ ਪੇਸ਼ ਕਰਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਮੌਕੇ ਇੱਕ ਖਾਸ ਰੰਗਾਰੰਗ ਪ੍ਰੋਗਰਾਮ ਜਿਸ ਵਿੱਚ ਫ੍ਰੀ ਐਂਟਰੀ ਰਹੇਗੀ ਅਤੇ ਫ੍ਰੀ ਡਿਨਰ ਰਹੇਗਾ ਦਿਨ ਸ਼ਨੀਵਾਰ 24 ਸਤੰਬਰ 2016 clearance street theatre 59 clearance street Hamilton ਵਿਖੇ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਡਿਨਰ ਅਤੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਸੱਭਿਆਚਾਰਕ ਪ੍ਰੋਗਰਾਮ ਰਹਿਣਗੇ ਜ਼ਿਆਦਾ ਜਾਣਕਾਰੀ ਲਈ 021654362 ਜਾਂ ਫਿਰ 02102346659 ਉਤੇ ਰਾਬਤਾ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਅਮੀਰ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਖੂਬਸੂਰਤ ਉਪਰਾਲਾ ਸਿੱਖ ਹੈਰੀਟੇਜ ਸਕੂਲ ਨਿਊਜ਼ੀਲੈਂਡ ਅਤੇ supreme Sikh society of New Zealand 1 ਅਤੇ 2 ਅਕਤੂਬਰ ਨੂੰ ਸਿੱਖ ਚਿਲਡਰਨ ਡੇ ਦੇ ਮੌਕੇ ਬੱਚਿਆਂ ਦੇ ਵਿਸ਼ਾਬੱਧ ਮੁਕਾਬਲੇ ਕਰਵਾ ਰਹੇ ਨੇ ਜਿਸ ਵਾਸਤੇ ਐਂਟਰੀ ਓਪਨ ਟੂ 올 ਕਿਡਸ ਹੈ ਯਾਨੀ ਕਿ ਨਿਊਜ਼ੀਲੈਂਡ ਵਸਦਾ ਕੋਈ ਵੀ ਬੱਚਾ ਜਿਸ ਦੀ ਉਮਰ 17 ਸਾਲ ਤੋਂ ਘੱਟ ਹੈ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦਾ ਹੈ ਰਜਿਸਟ੍ਰੇਸ਼ਨ ਵਾਸਤੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਤੇ ਲੌਗਇਨ ਕਰ ਸਕਦੇ ਹੋ ਜਾਂ ਫਿਰ NZ Punjabi news website visit ਕਰ ਸਕਦੇ ਹੋ ਨੈਸ਼ਨਵਾਈਡ ਗੱਤਕਾ ਕੰਪੀਟੀਸ਼ਨ 1 ਅਕਤੂਬਰ ਦੀ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿਖੇ ਹੋਣਗੇ ਵਧੇਰੇ ਜਾਣਕਾਰੀ ਲਈ ਈਮੇਲ ਕਰ ਸਕਦੇ ਹੋ supreme6society@gmail.com ਅਤੇ ਸੁਣਦੇ ਰਹੋ ਰੇਡੀਓ ਸਪਾਈਸ ਮਾਲਵੇ ਇਲਾਕੇ ਦੇ ਆਕਲੈਂਡ ਵਸਦੇ ਸਾਰੇ ਪਿੰਡੂ ਵੀਰਾਂ ਵੱਲੋਂ ਪਰਿਵਾਰਾਂ ਦੀ ਇਕੱਤਰਤਾ ਹਿੱਤ ਅਤੇ ਸਰਬੱਤ ਦੇ ਭਲੇ ਲਈ 1 ਸਤੰਬਰ ਤੋਂ ਗੁਰਦੁਆਰਾ ਨਾਨਕਸਰ ਮੈਨੂਰੇਵਾ ਵਿਖੇ ਸ੍ਰੀ ਖੰਡਪਟ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਭੋਗ 3 ਸਤੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਣਗੇ ਲੰਗਰ ਦੀ ਸੇਵਾ ਗਲੋਬਲ ਪਿੰਡੂ ਭਾਈਚਾਰਾ ਨਿਊਜ਼ੀਲੈਂਡ ਵੱਲੋਂ ਕਰਵਾਈ ਜਾਵੇਗੀ ਇਸ ਤਰ੍ਹਾਂ ਸੰਗਤ ਨੂੰ ਤਿੰਨੇ ਦਿਨ ਹਾਜ਼ਰ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਰੇਸ਼ਮ ਸਿੰਘ ਬਰਨਾਲਾ ਹੋਰਾਂ ਨੂੰ 022 3203137 ਅਤੇ ਤਰਨਦੀਪ ਬਲਾਸਪੁਰ ਹੋਣਾ ਨੂੰ 0220401964 ਉਤੇ ਸੰਪਰਕ ਕਰ ਸਕਦੇ ਹੋ ਦੋ ਬੈਡਰੂਮ ਖੁੱਲਾ ਡੁੱਲਾ ਫੁੱਲੀ ਰੈਨੋਵੇਟਿਡ ਯੂਨਿਟ ਕਿਰਾਏ ਵਾਸਤੇ ਉਪਲਬਧ ਹੈ ਸੈਪਰੇਟ ਟਾਇਲਟ ਹੀਟ ਪੰਪ ਨਵੀਂ kitchen excellent location half moon bay ਦੇ ਵਿੱਚ ਬਾਕਲੈਂਡ ਬੀਚ ਇਲਾਕਾ ਕਲੋਸ ਟੂ ਸਾਰੀਆਂ ਸਹੂਲਤਾਂ ਦੇ ਮੱਦੇਨਜ਼ਰ ਤੁਸੀਂ ਸੰਪਰਕ ਕਰ ਸਕਦੇ ਹੋ 0212082347 ਆਕਲੈਂਡ ਵਿੱਚ ਵਸਦੇ ਵਾਲੀਆ ਪਰਿਵਾਰ ਨੂੰ ਆਪਣੇ ਬੱਚੇ ਵਾਸਤੇ 27 ਸਾਲਾ ਸਿੱਖ ਖੱਤਰੀ ਲੜਕਾ ਹੈ 5 ਫੁੱਟ 11 ਇੰਚ ਕੱਦ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੀਟੈਕ ਅਤੇ એનર્ਜੀ ਮੈਨੇਜਮੈਂਟ ਵਿੱਚ ਐਮਬੀਏ ਕਰਨ ਉਪਰੰਤ ਗੁੜਗਾਉਂ ਭਾਰਤ ਵਿੱਚ ਵਧੀਆ ਰੁਤਬੇ ਦੀ ਨੌਕਰੀ ਕਰ ਰਿਹਾ ਹੈ ਪਿਸ਼ੋਕੜ ਇਸ ਲੜਕੇ ਦਾ ਯਮਨਾ ਨਗਰ ਤੋਂ ਹੈ ਰਿਸ਼ਤਾ ਕਰਨ ਦੇ ਲਈ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਪਰਮਨੈਂਟ ਰੈਜ਼ੀਡੈਂਟ ਲੜਕੀ ਦੀ ਭਾਲ ਹੈ ਜਦੋਂ ਕਿ ਜਾਤ ਪਾਤ ਦਾ ਕੋਈ ਬੰਧਨ ਨਹੀਂ ਲੜਕੇ ਦੇ ਅੰਕਲ ਹੁਣਾਂ ਦੇ ਨਾਲ 02113311119 ਉਤੇ ਫੋਨ ਜਾਂ ਟੈਕਸਟ ਰਾਹੀਂ ਰਾਬਤਾ ਕਰ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਈਮੇਲ ਰਾਹੀਂ rajinder11@yahoo.co.nz ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ 11 ਸਾਲ ਦੀ ਉਮਰ ਦੇ ਲੜਕੇ ਜਿਹੜੇ ਕਿ 2005 ਦੇ ਵਿੱਚ ਬੌਰਨ ਹੋਏ ਹੋਣ Papatoetoe AFC warriors team ਨੂੰ ਜੁਆਇਨ ਕਰ ਸਕਦੇ ਨੇ ਤੁਸੀਂ ਐਤਵਾਰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪਾਪਾ ਟੋਏ ਟੋਏ AFC ਗਰਾਊਂਡਸ ਵਿਖੇ ਪਹੁੰਚ ਕੇ ਕੋਚ ਵਿਕਾਸ ਹੁਣਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਇਹ grounds number 25 chestnut road Papatoetoe ਵਿਖੇ ਨੇ ਜ਼ਿਆਦਾ ਜਾਣਕਾਰੀ ਲਈ ਤੁਸੀਂ 0275122824 ਦੇ ਉੱਤੇ ਕੋਚ ਵਿਕਾਸ ਦੇ ਨਾਲ ਰਾਬਤਾ ਕਰ ਸਕਦੇ ਹੋ ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 0214096222 ਤੇ ਟੈਕਸਟ ਵੀ ਕਰ ਸਕਦੇ ਹੋ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 021081363664 ਜਾਂ ਫਿਰ 0214096222 021409622 ਤੇ ਸੰਪਰਕ ਕਰ ਸਕਦੇ ਹੋ ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਪੰਗੜੇ ਦੀ team DJ live dhol jago decoration hire mehndi nights ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ ਹੈ 0219944 5858 ਜਾਂ ਫਿਰ 092129563 ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ ਵੈਬਸਾਈਟ bollywoodbhangra.co.nz ਆਖਿਰ ਕਿੰਨੀ ਕੁ ਦੇਰ ਤੁਸੀਂ ਫਾਈਨੈਂਸ਼ੀਅਲ ਐਡਵਾਈਸ ਵਾਸਤੇ ਹੋਮ ਲੋਨ ਜਾਂ ਬਿਜ਼ਨਸ ਲੋਨ ਵਾਸਤੇ ਇੱਧਰ ਉੱਧਰ ਭਟਕ ਕੇ ਆਪਣਾ ਸਮਾਂ ਬਰਬਾਦ ਕਰਦੇ ਰਹੋਗੇ ਜੇਕਰ ਪ੍ਰੋਫੈਸ਼ਨਲ ਸਰਵਿਸਿਜ਼ ਚਾਹੁੰਦੇ ਹੋ ਤਾਂ ਅੱਜ ਹੀ ਪਹੁੰਚੋ ਗ੍ਰੀਨ ਲਾਈਨ ਫਾਈਨੈਂਸ਼ੀਅਲ ਸੋਲੂਸ਼ਨਸ ਕੋਲ ਇੱਥੇ ਤੁਹਾਨੂੰ ਮਿਲੇਗੀ ਹੋਮ ਬਿਜ਼ਨਸ ਫਾਈਨੈਂਸ ਅਤੇ ਪਰਸਨਲ ਇੰਸ਼ੋਰੈਂਸ ਪਲੈਨਿੰਗ ਉੱਪਰ ਬਿਲਕੁਲ ਸਹੀ ਜਾਣਕਾਰੀ ਜਾਣਕਾਰੀ ਅਤੇ expert advice business risk management ਅਤੇ ACC ਲੇਵੀ ਰੀਸਟ੍ਰਕਚਰ ਵਾਸਤੇ ਵੀ ਤੁਸੀਂ ਇਹਨਾਂ ਕੋਲੋਂ ਸਲਾਹ ਲੈ ਸਕਦੇ ਹੋ ਨਿਊ ਹੋਮ ਲੋਨ ਰੀਫਾਈਨਾਂਸ ਅਤੇ ਬੈਸਟ ਇੰਟਰਸਟ ਰੇਟ ਲਈ ਅੱਜ ਹੀ ਕੰਟੈਕਟ ਕਰੋ ਲਲਿਤ ਬਜਾਜ ਅਤੇ ਜਤਿਨ ਵਰਮਾ ਜੀ ਨੂੰ ਵਧੇਰੇ ਜਾਣਕਾਰੀ ਲਈ ਕੰਟੈਕਟ ਕਰ ਸਕਦੇ ਹੋ ਗ੍ਰੀਨ ਲਾਈਨ ਫਾਈਨੈਂਸ਼ੀਅਲ ਸੋਲੂਸ਼ਨਸ ਦੇ ਬਿਹਤ ਤਜਰਬੇਕਾਰ ਲਲਿਤ ਬਜਾਜ ਜੀ ਨੂੰ ਜਾਂ ਫਿਰ ਜਤਿਨ ਵਰਮਾ ਜੀ ਨੂੰ ਟੋਲ ਫ੍ਰੀ ਨੰਬਰ 0800238239 ਤੇ ਆਨਲਾਈਨ ਵਿਜ਼ਿਟ ਕਰ ਸਕਦੇ ਹੋ www.greenline.co.nz ਉਹ ਸੋਨੂ ਦੀ ਮੰਮੀ ਅੱਜ ਸੋਨੂ ਦਾ ਜਨਮ ਦਿਨ ਹੈ ਤੇ ਕੀ ਤਿਆਰੀ ਹੈ ਸ਼ਾਮ ਦੀ ਹਾਂਜੀ ਹਾਂਜੀ ਤਿਆਰੀ ਪੂਰੀ ਹੈ ਜੀ ਕਹਿ ਦਿੱਤਾ ਸੋਨੂ ਦੇ ਦੋਸਤਾਂ ਨੂੰ ਸ਼ਾਮ ਨੂੰ ਆਣ ਨੂੰ ਭਗਵਾਨੇ ਮੈਂ ਤਿਆਰੀ ਦੀ ਗੱਲ ਪੁੱਛੀ ਉਹਦੀ ਕੋਈ ਟੈਨਸ਼ਨ ਹੀ ਨਹੀਂ ਬਸ ਜਾਣਾ ਪੱਲਾ ਫਰੈਸ਼ ਬੇਕ ਹਾਊਸ ਦੇ ਤੇ ਸਭ ਕੁਝ ਲੈ ਆਣਾ ਖਾਣ ਪੀਣ ਨੂੰ ਕਿਉਂਕਿ ਉੱਥੇ ਸਭ ਵੈਰਾਈਟੀਆਂ ਨੇ ਜਿਵੇਂ ਪੇਸਟਰੀਜ਼ ਬਿਸਕਟਸ ਕੁਕੀਜ਼ ਜੀਰਾ ਪਫ ਕੇਕ ਰਸ ਦੇਸੀ ਕੀ ਦੇ ਆਟੇ ਵਾਲੇ biscuits puffs cakes cupcakes vegetarian items eggless cakes pastries ਕੁਲਚੇ ਬਨ ਤੇ ਹੋਰ ਵੀ ਬਹੁਤ ਕੁਝ ਨਾਲੇ ਨਿਊਜ਼ੀਲੈਂਡ ਬਟਰ ਤੇ ਫਰੈਸ਼ ਕਰੀਮ ਯੂਜ਼ ਕਰਦੇ ਨੇ quality baked goods affordable prices ਪੱਲਾ fresh bake house 11 7 Rangi Toto Road, Papa Toy Toy. For more information call 092781774. ਯਾਰ ਤੰਗ ਕਰ ਮਾਰਿਆ ਮੈਨੂੰ ਇਸ ਗੱਡੀ ਨੇ ਮੈਂ ਤਾਂ ਮਕੈਨਿਕਾਂ ਦੇ ਚੱਕਰ ਮਾਰ-ਮਾਰ ਕੇ ਹੀ ਗਿਆ ਇਹ ਗੱਡੀ ਦਾ ਹੀ ਨਹੀਂ ਮਕੈਨਿਕ ਦਾ ਵੀ ਨੁਕਸ ਹੋ ਸਕਦਾ ਹੈ ਜਿਵੇਂ ਬਿਮਾਰ ਹੋਣ ਤੇ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਆ ਉਵੇਂ ਗੱਡੀ ਵੀ ਉਸੇ ਮਕੈਨਿਕ ਕੋਲ ਲੈ ਕੇ ਜਾਣੀ ਚਾਹੀਦੀ ਹੈ ਜਿਸ ਦੇ ਨਾਮ ਤੇ ਸਾਰੇ ਭਰੋਸਾ ਕਰਦੇ ਨੇ ਪਰ ਉਹ ਹੈ ਕੌਣ ਜੋਸ਼ੀ ਆਟੋਮੋਟਿਵ ਐਂਡ ਟਾਇਰਸ ਵਾਲੇ ਨਵੀਨ ਜੋਸ਼ੀ ਇਹ ਹਰ ਪ੍ਰਕਾਰ ਦੀਆਂ ਮੈਕੈਨੀਕਲ ਰਿਪੇਅਰਸ ਕਰਦੇ ਨੇ ਵਾਫ ਅਤੇ ਸਰਵਿਸਿੰਗ ਤੋਂ ਇਲਾਵਾ ਇੱਥੇ ਤੁਹਾਨੂੰ ਗੱਡੀਆਂ ਦੇ ਵਧੀਆ ਕੁਆਲਿਟੀ ਟਾਇਰਸ ਵੀ ਮਿਲਣਗੇ ਟੈਕਸੀ ਡਰਾਈਵਰ ਵੀਰਾਂ ਲਈ ਖਾਸ ਡਿਸਕਾਊਂਟ ਐਡਰੈਸ ਦੱਸੋਗੇ ਪਲੀਜ਼ ਐਡਰੈਸ ਹੈ 11C Bakerfield place Manukau opposite Bakerfield medical centre call ਕਰੋ ਨਵੀਨ ਜੋਸ਼ੀ ਨੂੰ 262 4279 ਤੇ ਜੋਸ਼ੀ ਆਟੋਮੋਟਿਵ ਐਂਡ ਟਾਇਰਸ ਮੇਰੇ ਪਾਰ ਬੰਗਲਾ ਪਵਾ ਦੇ ਹਾਂ ਆ ਬੜੇ ਗਾਣੇ ਸ਼ਾਣੇ ਗਾਏ ਜਾ ਰਹੇ ਨੇ ਕੀ ਗੱਲ ਮੈਂ ਗਾਣੇ ਵੀ ਨਾ ਗਾਵਾਂ ਸੋਨੇ ਘਰ ਦਾ ਸੁਪਨਾ ਵੀ ਤੇ ਪੂਰਾ ਹੋਏਗਾ ਹੀ ਕਦੇ <laughs> ਸੁਪਨਾ ਪੂਰਾ ਹੋਣ ਦਾ ਟਾਈਮ ਆ ਗਿਆ ਏ ਆ ਵੇਖ ਆਪਣੇ ਸੁਪਨਿਆਂ ਦਾ ਸੰਸਾਰ ਹਾਏ ਕਿੰਨਾ ਸੋਹਣਾ ਘਰ ਇਹ ਸਾਰਾ ਕਮਾਲ ਹੈ ਹਾਰਵਿਜ਼ ਰੀਅਲ ਸਟੇਟ ਦੀ ਸੁਪਰਸਟਾਰ ਟੀਮ ਦਾ ਉਹ ਤੁਹਾਡੀ ਜ਼ਰੂਰਤਾਂ ਦੇ ਅਨੁਸਾਰ ਤੁਹਾਨੂੰ ਵਾਜਿਬ ਕੀਮਤਾਂ ਤੇ ਨਵੇਂ ਘਰ ਲੈ ਵੀ ਦਿੰਦੇ ਨੇ ਤੇ ਪੁਰਾਣੇ ਵਿਕਵਾ ਵੀ ਦਿੰਦੇ ਨੇ ਚੰਗੀਆਂ ਕੀਮਤਾਂ ਤੇ ਮੈਨੂੰ ਵੀ ਇਦਾਂ ਦਾ ਹੀ ਕਰ ਲੈ ਕੇ ਦੋ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਹਾਂ ਹਾਰਵੀਜ਼ ਦੇ ਰਿੱਕੀ ਸਿੰਘ ਐਂਡ ਟੀਮ ਕੋਲ ਉਹਨਾਂ ਦੇ 145 great south road Papatoetoe office ਵਿੱਚ ਕਾਲ ਕਰੋ 092154969 ਤੇ ਵੈਬਸਾਈਟ ਲਈ ਲੌਗਇਨ ਕਰੋ www.harvispapatoytoy.co.nz जे इजीली जाना चाहते हो टूर ते बाहर जे मनी ट्रांसफर भी करवानी है मेरे यार एयर टिकट्स जे तुसी यो काले ट्रैवल इंश्योरेंस ते भी ए मशहूर ने वाले air tickets tour packages travel insurance money transfer Indo Canadian bus tickets वर्गिया सेवावा प्रदान कर देने Indo Kiwi travel brokers 158 Colmar road Papatoetoe just fresh supermarket दे अंदर नियर दशमेश दरबार गुरुकर तुसी कॉल कर सकते हो nation wide toll free number ते 0800 0303 9 country. ਸਤਿ ਸ਼੍ਰੀ ਅਕਾਲ ਦੋਸਤੋ ਆਦਾਬ good evening welcome to radio spice 88 FM so ਦੋਸਤੋ ਮੈਂ ਤੁਹਾਡਾ ਦੋਸਤ ਦੇ ਹੋਸਟ ਗੁਰਨੀਤ ਲੈ ਕੇ ਹਾਜ਼ਰ ਚੁੱਕਿਆ ਤੁਹਾਡੇ ਪ੍ਰੋਗਰਾਮ ਸ਼ਾਮ ਸੰਦੂਰੀ 7 ਵਜੇ ਤੋਂ 8 ਵਜੇ ਤੱਕ ਇਹਨਾਂ ਰੇਡੀਓ ਦੀ ਤਰੰਗਾਂ ਉੱਤੇ ਸੋ ਦੋਸਤੋ ਹੁਣ ਤੋਂ ਲੈ ਕੇ 8 ਵਜੇ ਤੱਕ ਤਾਂ ਤੁਹਾਡੇ ਨਾਲ ਸਾਥ ਬਣਿਆ ਰਹੇਗਾ ਨਾਲ ਦੀ ਨਾਲ ਇਸ ਟਾਈਮ ਵਿੱਚ ਤੁਹਾਡੇ ਲਈ ਜਿਹੜੇ ਬਹੁਤ ਸਾਰੇ ਜਿਹੜੇ ਨਵੇਂ ਗੀਤ ਲੈ ਕੇ ਮੈਂ ਹਾਜ਼ਰ ਚੁੱਕਿਆ ਤੇ ਉਸ ਤੋਂ ਇਲਾਵਾ ਕੁਝ ਕੁ ਪੁਰਾਣੇ ਗੀਤਾਂ ਨੂੰ ਆਪਾਂ ਜ਼ਰੂਰ ਟੱਚ ਕਰਾਂਗੇ ਔਰ ਇਸ ਵੇਲੇ ਜਿਹੜੇ ਸਾਡੇ ਦੋਸਤ ਸਾਨੂੰ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਸਾਡੇ ਸਪੈਸ਼ਲੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਟੀਪੁਕੀ ਮੋਆ ਔਰ ਹੈਮਿਲਟਨ ਦੇ ਆਸ-ਪਾਸ ਜਿਹੜੇ ਏਰੀਆਜ਼ ਦੇ ਵਿੱਚ ਜਿਹੜੇ ਸਾਡੇ ਦੋਸਤ ਸਾਨੂੰ ਇਸ ਵੇਲੇ ਡਿਜੀਟਲ ਫ੍ਰੀਕੁਐਂਸੀ ਔਰ ਨਾਲ ਦੀ ਨਾਲ ਜਿਹੜੀ 88.0 FM ਤੇ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸੋ ਇਸ ਵੇਲੇ ਆਕਲੈਂਡ ਦੇ ਵਿੱਚ ਜਿੱਥੇ ਤੁਹਾਡੇ ਸਟੂਡੀਓ ਦੇ ਏਰੀਆ ਦੇ ਵਿੱਚ ਤਾਂ ਇਸ ਵੇਲੇ ਕਾਫੀ ਜਿਹੜਾ ਬਾਰਿਸ਼ ਜਿਹੜੀ ਬਰਕਰਾਰ ਹੈ ਹਲਕਾ ਹਲਕਾ ਜਿਹੜਾ ਮੀਂਹ ਪੈ ਰਿਹਾ ਤੇ ਸਵੇਰ ਦਾ ਕਾਫੀ ਜਿਹੜਾ ਵੈਦਰ ਇਸ ਵੇਲੇ ਖਰਾਬ ਹੈ ਜੀ ਤੁਹਾਡੇ ਏਰੀਆ ਵਿੱਚ ਇਸ ਵੇਲੇ ਕੀ ਹਾਲ ਚਾਲ ਹੈਗਾ ਸਾਡੇ ਨਾਲ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਔਰ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਰਿਕੁਐਸਟ ਨੇ ਜਿਹੜੀਆਂ ਇਨਫੋਰਮੇਸ਼ਨ ਨੇ ਅਸੀਂ ਉਹਨਾਂ ਨੂੰ ਵੀ ਜ਼ਰੂਰ ਪੂਰਾ ਕਰ ਚੱਲਾਂਗੇ ਸਾਡਾ ਸਟੂਡੀਓ ਨੰਬਰ ਹੈ ਜੀ 2799270 ਅਤੇ 095513429 ਸਾਡੇ 800 ਨੰਬਰ ਦੇ ਥਰੂ ਵੀ ਤੁਸੀਂ ਸਾਡੇ ਨਾਲ ਜ਼ਰੂਰ ਇਨ ਟੱਚ ਹੋ ਸਕਦੇ ਹੋ 0800 030 398 ਸਾਡੇ ਨੰਬਰ ਨੇ ਔਰ ਈਮੇਲ ਵੀ ਕਰ ਸਕਦੇ ਹੋ info@radiospice.co.nz ਤੇ ਜਾ ਕੇ ਔਰ ਨਾਲ ਦੀ ਨਾਲ ਸਾਡੀ ਵੈਬਸਾਈਟ www.radiospice.co.nz ਜੋ ਕਿ ਸਾਡੇ ਸਿੱਧੇ ਫੇਸਬੁੱਕ ਪੇਜ ਦੇ ਨਾਲ ਲਿੰਕਡ ਹੈ ਤੁਸੀਂ ਉਹਦੇ ਥਰੂ ਵੀ ਸਾਡੇ ਨਾਲ ਜ਼ਰੂਰ ਇਨ ਟੱਚ ਹੋ ਸਕਦੇ ਹੋ ਔਰ ਜੇ ਤੁਸੀਂ ਇਸ ਵੇਲੇ ਕੰਮ ਤੇ ਹੋ ਤੇ ਤੁਸੀਂ ਜਿਹੜਾ ਆਪਣਾ ਫੋਨ ਨਹੀਂ ਯੂਜ਼ ਕਰ ਸਕਦੇ ਬਟ ਤੁਹਾਡੇ ਕੰਮ ਤੇ ਇਸ ਵੇਲੇ ਜਿਹੜਾ ਰੇਡੀਓ ਸਪਾਈਸ ਚੱਲਦਾ ਪਿਆ ਤੁਸੀਂ ਇਸ ਵੇਲੇ ਮੇਰੀ ਆਵਾਜ਼ ਨੂੰ ਜਿਹੜਾ ਇੰਜੋਏ ਕਰ ਰਹੇ ਹੋ ਤੇ ਤੁਹਾਡੇ ਲਈ ਜ਼ਰੂਰ ਜਲਦੀ ਗੀਤ ਮੈਂ ਪਲੇ ਕਰਨ ਜਾ ਰਿਹਾ ਜੀ ਕੋਈ ਐਡੀ ਗੱਲ ਨਹੀਂ ਤੁਸੀਂ ਜਿਹੜਾ ਨੂੰ ਟੈਕਸਟ ਯਾਨੀ ਕਿ ਵਟਸਐਪ ਦੇ ਥਰੂ ਵੀ ਸਾਡੇ ਨਾਲ ਜ਼ਰੂਰ ਇਨ ਟੱਚ ਹੋ ਸਕਦੇ 0223230868 ਦੇ ਉੱਤੇ ਜਾ ਕੇ ਸੋ ਇੱਕ ਵਾਰ ਫਿਰ ਨੰਬਰ ਰਿਪੀਟ ਕਰ ਦਿੰਦਾ 0223230 868 ਉੱਤੇ ਸਾਡੇ ਨਾਲ ਜ਼ਰੂਰ ਜਿਹੜਾ ਤੁਸੀਂ ਸਾਡੇ WhatsApp ਦੇ ਥਰੂ ਸਾਡੇ ਨਾਲ ਇਨ ਟੱਚ ਹੋ ਸਕਦੇ ਹੋ ਸੋ ਦੋਸਤੋ ਪ੍ਰੋਗਰਾਮ ਦੀ ਆਵਾਜ਼ ਕਰਦੇ ਇੱਕ ਮਿੱਠੇ ਜਿਹੇ ਗੀਤ ਨਾਲ ਤੇ ਮਿੱਠਾ ਜਿਹਾ ਗੀਤ ਤੇ ਮਿੱਠੀ ਜਿਹੀ ਆਵਾਜ਼ ਤੇ ਇਹ ਜਿਹੜਾ ਕੰਬੀਨੇਸ਼ਨ ਹੈ ਪ੍ਰਭ ਗਿੱਲ ਹੋਣਾ ਦੇ ਕੋਲ ਸਾਰਿਆਂ ਨਾਲੋਂ ਵਧੀਆ ਆਈ ਥਿੰਕ ਜਿਹੜੇ ਸਾਡੇ ਇਸ ਵੇਲੇ ਦੇ ਜਿਹੜੇ ਜਿਹੜੇ ਹੁਣ ਦੇ ਵਧੀਆ ਸਟਾਰਸ ਨੇ ਜਿਨ੍ਹਾਂ ਨੇ ਵਧੀਆ ਗਾਣੇ ਗਾਏ ਨੇ ਤੇ ਵਧੀਆ ਪੇਸ਼ਕਾਰੀਆਂ ਹੁਣ ਤੱਕ ਕੀਤੀਆਂ ਨੇ ਸੋ ਉਹਨਾਂ ਵਿੱਚੋਂ ਪ੍ਰਭ ਗਿੱਲ ਹੋਣਾ ਦਾ ਨਾਮ ਜਿਹੜਾ ਹਮੇਸ਼ਾ ਜਿਹੜਾ ਟੌਪ ਉੱਤੇ ਰਹਿੰਦਾ ਜੀ ਤੇ ਉਹਨਾਂ ਦਾ ਗੀਤ ਤੁਹਾਡੇ ਲਈ ਇਸ ਵੇਲੇ ਪੇਸ਼ ਕਰਨ ਜਾ ਰਹੇ ਹਾਂ 2013 ਦੇ ਵਿੱਚ ਸਤੰਬਰ ਮਹੀਨੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਇਹ ਅ, ਬਿੱਲੀ ਅੱਖ ਤੇ ਇਸ ਗਾਣੇ ਦਾ 뮤직 ਤਿਆਰ ਕੀਤਾ ਗਿਆ ਸੀ ਯੂਕੇ ਦੇ ਮੰਨੇ ਪਰਮੰਨੇ musician 뮤직 master 뮤직 director Mani Sandhu ਹੋਣਾ ਵੱਲੋਂ ਤੇ ਗੀਤ ਨੂੰ ਲਿਖਿਆ ਗਿਆ ਸੀਗਾ ਅ, ਮਗਨ ਮਾਨ ਹੋਣਾ ਵੱਲੋਂ ਗੀਤ ਤੁਹਾਡੇ ਲਈ ਇਸ ਵੇਲੇ ਪੇਸ਼ ਕਰਨ ਜਾ ਰਹੇ ਹਾਂ ਬਿੱਲੀ ਅੱਖ ਰੇਡੀਓ ਸਪਾਈਸ ਦੀਆਂ ਤਰੰਗਾਂ ਉੱਤੇ ਸੋ ਅਗਰ ਤੁਹਾਡੇ ਕੋਲ ਵੀ ਕੋਈ ਫਰਮਾਇਸ਼ ਹੈ ਜੀ ਤਾਂ ਜ਼ਰੂਰ ਸਾਡੇ ਨਾਲ ਟੱਚ ਹੋ ਸਕਦੇ ਹੋ ਹੱਸ ਕੇ ਤੇ ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ ਆਸ਼ਕ ਮੈਂ ਤੇਰਾ ਨਹੀਂ ਤੂੰ ਬੋਲ ਹੱਸ ਕੇ ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ ਹੋਰੀਆਂ ਗੱਲਾਂ ਨੂੰ ਜਿਹੜੀ ਫਿਰੇ ਚੁੰਮਦੀ ਸੜਦੇ ਨਹੀਂ ਜਾਈਏ ਮੱਥੇ ਵਾਲੀ ਲੱਟ ਤੋਂ ਕੋਈ ਵਾਲਾ ਦਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਮੱਥੇ ਸੀ ਤੇਰੀ ਬਿੱਲੀ ਅੱਖ ਤੋਂ ਕੋਈ ਵਾਲਾ ਦਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਮੱਥੇ ਸੀ ਤੇਰੀ ਬਿੱਲੀ que ਕਰਦਾ ਦਾ ਸਵਾਲ ਇੱਕ ਠੋਕ ਪੁੱਛ ਲੈ ਦਿਲ ਬੜਾ ਆਖਦਾ ਸੀ ਰੋਕ ਪੁੱਛ ਲੈ ਪਿਆਰ ਦਾ ਸਵਾਲ ਇੱਕ ਠੋਕ ਪੁੱਛ ਲੈ ਹਾਲੇ ਫੜ ਲੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁਣ ਸਾਡੇ ਹੱਥ ਚੋਂ ਫੋਟੀ ਵਾਲਾ ਦਿਲ ਸਾਡਾ ਫੋਟੀ ਵਾਲਾ ਦਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਫੋਟੀ ਵਾਲਾ ਦਿਲ ਸਾਡਾ ਦਿਲ ਲੈ ਗਿਆ ਸੀ ਤੇਰੀ ਬਲੀ ਅੱਖ ਤੋਂ ਤੇਰੇ ਲੇਖੇ ਸਾਵੀ ਤੇਰੇ ਨਾਮ ਨੇ ਤੇ ਮਗਨ ਦੇ ਸਾਰੇ ਚਾਵੀ ਤੇਰੇ ਨਾਮ ਨੇ ਭਰੋਸਾ ਗਿਲ ਤੇ ਇੱਕ ਵਾਰ ਖੜਿਆ ਨਾ ਹਿੱਲੂ ਪੱਖ ਤੋਂ ਉਲਟੀ ਵਾਲਾ ਦਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਉਲਟੀ ਵਾਲਾ ਦਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ team DJ live dhol jago decoration hire mehndi nights ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ ਹੈ 021994445 58 ਜਾਂ ਫਿਰ 092129563 ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ ਵੈਬਸਾਈਟ bollywoodbhangra.co.nz ਜੀ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਰੇਡੀਓ ਸਪਾਈਸ ਦੀ ਤਰੰਗਾਂ ਤੋਂ ਸਵਾਗਤ ਕਰਦੇ ਮੈਂ ਤੁਸੀਂ ਸੁਣਦੇ ਹੋ ਪ੍ਰੋਗਰਾਮ ਸ਼ਾਮ ਸੰਦੂਰੀ ਆਪਣੇ ਦੋਸਤ ਤੇ ਹੋਸਟ ਗੁਰਨੀਤ ਨਾਲ ਸੋ ਤੁਸੀਂ ਆਈਡੀਆ ਤਾਂ ਲਾਈ ਲਿਆ ਹੋਣਾ ਤੇ ਇੱਕ ਵਾਰੀ ਫੇਰ ਤੁਹਾਨੂੰ ਰਿਮਾਈਂਡ ਕਰਾਉਣ ਚੱਲੀਏ ਕਿ ਮੇਰੇ ਕੋ-ਹੋਸਟ ਮੇਰੇ ਸੀਨੀਅਰ ਮੇਰੇ ਮੈਂਟਰ ਲੱਕੀ ਭਾਜੀ ਹੁਣੀ ਇਸ ਵੇਲੇ ਇੱਥੇ ਮੇਰੇ ਨਾਲ ਨਹੀਂ ਮੌਜੂਦ ਤੁਸੀਂ ਕਿਉਂਕਿ ਆਪਣੀ ਲਾਸਟ ਵੀਕ ਜਦੋਂ ਗੱਲ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਵੇਲੇ ਜਿਹੜਾ ਹੈਗਾ ਆਪਣਾ ਇਸ ਵੀਕ ਤੋਂ ਜਿਹੜਾ ਉਹਨਾਂ ਦਾ ਜਿਹੜਾ ਯੂਰਪ ਦੇ ਜਿਹੜੇ ਟੂਰ ਦਿੱਤੇ ਗਏ ਨੇ ਆਪਣੀ ਫੈਮਿਲੀ ਦੇ ਨਾਲ ਸੋ ਉਮੀਦ ਕਰਦਾ ਕਿ ਉੱਥੇ ਜਿਹੜੇ ਐਸ ਵੇਲੇ ਕਿਉਂਕਿ ਵੈਦਰ ਜਿਹੜਾ ਉੱਥੇ ਹੁਣ ਹੌਲੀ-ਹੌਲੀ ਆਪਣਾ ਸਮਰ ਤੋਂ ਬਾਹਰ ਹੋ ਕੇ ਆਟਮ ਵੱਲ ਵਧ ਰਿਹਾ ਤੇ ਉੱਥੇ ਦਾ ਜਿਹੜਾ ਵੈਦਰ ਹੈ ਤੋਂ ਗਰਮੀ ਨੂੰ ਉੱਥੇ ਦੇ ਜਿਹੜੇ ਮੌਸਮ ਨੂੰ ਜ਼ਰੂਰ ਇੰਜੋਏ ਕਰ ਰਹੇ ਹੋਣਗੇ ਤੇ ਨਾਲ ਦੀ ਨਾਲ ਜਿਹੜੇ ਆ ਫੈਮਿਲੀ ਦੇ ਨਾਲ ਜਿਹੜੇ ਨਵੇਂ ਐਕਸਪੀਰੀਐਂਸਸ ਨਵੀਆਂ ਚੀਜ਼ਾਂ ਜ਼ਰੂਰ ਉੱਥੇ ਟਰਾਈ ਕਰ ਰਹੇ ਹੋਣਗੇ ਸੋ ਮੇਰੇ ਵੱਲੋਂ ਪੂਰੀ ਟੀਮ ਵੱਲੋਂ ਸਾਡੀ ਵੱਲੋਂ ਉਹਨਾਂ ਨੂੰ ਬੈਸਟ ਵਿਸ਼ੇਸ ਫॉर ਦੇ ਟ੍ਰਿਪ ਤੇ ਨਾਲ ਦੀ ਨਾਲ ਦੋਸਤੋ ਗੀਤਾਂ ਦੀ ਜਗਲੀ ਗੱਲ ਕਰੀਏ ਤਾਂ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਇਦਾਂ ਦਾ ਹੋ ਗਿਆ ਕਿ ਤੁਸੀਂ ਛਿੱਕ ਵੀ ਮਾਰ ਦੋਗੇ ਤਾਂ ਕਿਸੇ ਨੇ ਉਥੋਂ ਆਈਡੀਆ ਲੱਭ ਲੈਣਾ ਗਾਣਾ ਲਿਖਣ ਦਾ ਠੀਕ ਹੈ ਨਾ ਤੇ ਉਹਦੇ ਵਿੱਚ ਇਦਾਂ ਹੋ ਜਾਂਦਾ ਫੇ ਕਿਉਂਕਿ ਉਹ ਗਾਣਾ ਲਿਖਤਾ ਹੋ ਗਿਆ ਬਟ ਉਹ ਗਾਣਾ ਵੈਲ ਥੌਟ ਨਹੀਂ ਹੋਊਗਾ ਉਹ ਉਹ ਸਿੰਪਲੀ ਬਸ ਉਹਦੀ ਛਿੱਕ ਦੇ ਆਲੇ ਦੁਆਲੇ ਦੀਆਂ ਗੱਲਾਂ ਚਾਰ ਜੋੜ ਕੇ ਇੱਕ ਉਹਦੀ ਘੜਿਆ ਮੜਿਆ ਇੱਕ ਗਾਣਾ ਜੁੜਿਆ ਹੋਊਗਾ ਬਟ ਉਸ ਗਾਣੇ ਦਾ ਕੋਈ ਮਤਲਬ ਨਹੀਂ ਹੋਊਗਾ ਉਹ ਕਹਿਣ ਨੂੰ ਜਿਹੜਾ ਕਿ ਫੇਸਬੁੱਕ ਤੇ YouTube ਤੇ ਸੋਸ਼ਲ ਮੀਡੀਆ ਉਤੇ ਜਿਹੜਾ ਬੜੀ ਵਾਵਾ ਖੱਟ ਲਊਗਾ ਬਟ ਇਨ ਦ ਲੌਂਗ ਰਨ ਉਸ ਗਾਣੇ ਦਾ ਕੋਈ ਵਜੂਦ ਨਹੀਂ ਹੋਊਗਾ ਉਸ ਗਾਣੇ ਦਾ ਕੋਈ ਵੈਲਿਊ ਨਹੀਂ ਹੋਊਗੀ ਇਹ ਉਹ ਗਾਣਾ ਹੋਊਗਾ ਕਿ ਜਿਹੜਾ ਅ, ਚਾਰ ਦਿਨ ਕਿਸੇ ਦੇ ਫੋਨ ਦੇ ਵਿੱਚ ਰਿਹਾ ਉਹ ਸੁਣਿਆ ਚਾਰ ਦਿਨ ਉਸ ਤੋਂ ਬਾਅਦ ਬੰਦਾ ਬੋਰ ਹੋ ਗਿਆ ਉਸ ਚੀਜ਼ ਤੋਂ ਤੇ ਉਸ ਚੀਜ਼ ਦਾ ਜਿਹੜਾ ਐਕਚੁਅਲ मीनिंग ਆ ਨਾ ਕੋਈ ਉਹ ਕਿਸੇ ਨੇ ਯਾਦ ਰੱਖਣਾ ਵਲ ਉਹਦੇ ਚ ਕੋਈ मीनिंग ਤਾਂ ਹੋਊਗਾ ਹੀ ਨਹੀਂ ਕਿਉਂਕਿ ਉਹ ਬੇਸਿਕਲੀ ਇੱਕ ਛਿੱਕ ਉੱਤੇ ਗਾਣਾ ਹੈ ਠੀਕ ਹੈ ਜੀ ਉਹਦਾ ਕੋਈ ਐਕਚੁਅਲ ਵਜੂਦ ਨਹੀਂ ਗਾਣੇ ਦਾ ਤੇ ਉਹਦਾ ਵੀ ਕਿਸੇ ਨੇ ਮੁੜ ਕੇ ਉਸ ਗਾਣੇ ਨੂੰ ਬਾਹਲਾ ਯਾਦ ਕਰਨਾ ਨਹੀਂ ਨਾ ਉਹਦੇ ਬਾਰੇ ਕਿਸੇ ਨੇ ਗੱਲ ਕਰਨੀ ਆ ਔਰ ਇਸ ਸਾਰੇ ਦੌਰ ਦੇ ਵਿੱਚ ਅ ਸੱਤੇ ਭਾਜੀ ਨੇ ਸੱਤੇ ਵੈਰ ਵਾਲੀਏ ਭਾਜੀ ਨੇ ਤੇ ਨਾਲ ਦੀ ਨਾਲ ਗੁਰਸ਼ਬਦ ਹੋਣਾ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਕੋਪਰਾਲਾ ਕੀਤਾ ਔਰ ਇੰਨਾ ਵਧੀਆ ਗੀਤ ਉਹਨਾਂ ਨੇ ਕੱਢਿਆ ਜਿਹਦੇ ਵਿੱਚ ਇਸ ਵੇਲੇ ਜੋ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਸਾਡੀ ਜੋ ਪੰਜਾਬੀ ਸਾਹਿਤ ਦੇ ਨਾਲ ਜੋ ਇਸ ਵੇਲੇ ਧੱਕਾ ਹੋ ਰਿਹਾ ਉਹ ਸਾਰੇ ਨੂੰ ਉਹਨਾਂ ਨੇ ਆਪਣੇ ਇਸ ਗੀਤ ਦੇ ਵਿੱਚ ਬਿਆਨ ਕੀਤਾ ਗੀਤ ਦਾ ਨਾਮ ਹੈ ਗੀਤਕਾਰੀਆਂ ਮੇਰੇ ਤੋਂ ਇਲਾਵਾ ਹੋਰ ਵੀ ਸਾਰੇ ਪ੍ਰੈਜ਼ੈਂਟਰਸ ਨੇ ਇਸ ਗਾਣੇ ਨੂੰ ਤੁਹਾਡੇ ਲਈ ਜ਼ਰੂਰ ਜਿਹੜਾ ਕਈ ਵਾਰੀ ਜਿਹੜਾ ਰੇਡੀਓ ਤੋਂ ਚਲਾਉਗਾ ਬਟ ਇਸ ਗਾਣੇ ਦੀਆਂ ਰਿਕੁਐਸਟ ਸੀ ਇੰਨੀ ਆ ਰਹੀਆਂ ਨੇ ਕਿ ਸਾਨੂੰ ਰਿਕੁਐਸਟ ਵੀ ਪੂਰੀ ਕਰਨੀ ਪੈਂਦੀ ਸਾਡੇ ਸਰੋਤਿਆਂ ਦੀ ਤੁਹਾਡੀ ਸਾਰਿਆਂ ਦੀ ਰਿਕੁਐਸਟ ਸਾਡੇ ਸਿਰ ਮੱਥੇ ਹੈ ਜੀ ਸੋ ਅਗਲੀ ਜਿਹੜੀ ਰਿਕੁਐਸਟ ਹੈ ਇਸ ਵੇਲੇ ਮੇਰੇ ਕੋਲ ਆਈ ਹੈ ਗੀਤ ਹੈ ਜੀ ਗਾਣੇ ਦਾ ਨਾਮ ਆਈ ਡੋਨਟ ਥਿੰਕ ਮੈਨੂੰ ਕੋਈ ਇਸ ਗਾਣੇ ਦੀ ਸਿਫਤਾਂ ਦੇ ਪੁੱਲ ਬਣਨ ਦੀ ਜ਼ਰੂਰਤ ਹੈਗੀ ਕਿਉਂਕਿ ਇਹ ਗਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਿਫਤ ਵੀ ਹੈ ਕਿਉਂਕਿ ਸਿਫਤ ਇਸ ਕਰਕੇ ਕਿਉਂਕਿ ਵੀ ਇੱਕ ਇਹੋ ਜਿਹਾ ਸਟੈਪ ਪੁੱਟ ਹੋਇਆਗਾ ਕਿ ਇਹਦੇ ਨਾਲ ਇਹ ਜਿਹੜਾ ਕਦਮ ਚੱਕ ਹੋਏਗਾ ਕਿ ਇਹਦੇ ਨਾਲ ਜਿਹੜੇ ਹੁਣ ਰਾਈਟਰਸ ਨੇ ਉਹਨਾਂ ਨੂੰ ਥੋੜਾ ਜਿਹਾ ਆਈਡੀਆ ਲੱਗ ਹੋਣ ਕਿ ਹੁਣ ਆਪਾਂ ਨੂੰ ਹੁਣ ਜੋ ਵੀ ਕੁਝ ਲਿਖਣਾ ਆ ਜੋ ਵੀ ਕੁਝ ਹੈਗਾ ਆਪਾਂ ਨੂੰ ਥੋੜਾ ਹੁਣ ਸੋਚ ਸਮਝ ਕੇ ਲਿਖਣਾ ਪੈਣਾਗਾ ਕਮਰਸ਼ੀਅਲ ਦੇ ਨਾਲ ਨਾਲ ਜਿਹੜਾ ਹੈਗਾ ਆਪਣੇ ਕਲਚਰਲ ਜਿਹੜੀ ਰਿਸਪੌਂਸਿਬਿਲਟੀ ਆ ਉਹਨੂੰ ਵੀ ਜ਼ਰੂਰ ਸਮਝਣਾ ਪੈਣਾ ਹੈਗਾ ਜੀ ਸੋ ਗਾਣੇ ਦੀ ਸਿਫਤ ਤਾਂ ਹੁਣ ਮੈਂ ਘਾਟੀ ਕਰੂੰਗਾ ਤਾਂ ਲਈ ਇਸ ਵੇਲੇ ਗਾਣਾ ਪੇਸ਼ ਕਰਨ ਜਾ ਰਹੇ ਹਾਂ ਗੀਤਕਾਰੀਆਂ ਸਤੇ ਵੈਰ ਵਾਲੀਆ ਤੇ ਗੁਰਸ਼ਬਦ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਲਈ ਰੇਡੀਓ ਸਪਾਈਸ ਦੀਆਂ ਤਰੰਗਾਂ ਉੱਤੇ ਸੋ ਅਗਰ ਤੁਹਾਡੇ ਕੋਲ ਵੀ ਕੋਈ ਰਿਕੁਐਸਟ ਹੈ ਤਾਂ ਸਾਨੂੰ ਜ਼ਰੂਰ ਫੋਨ ਕਰ ਸਕਦੇ ਹੋ 2799270 ਅਤੇ 55134299 ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਖੈਣ ਲੱਗੇ ਜੀ ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਖੇਣ ਲੱਗੇ ਜੇਕਰ ਚੁਬਣ ਤਾਂ ਜਾਜਕ ਹਾਂ ਮਾਫੀਆਂ ਦੇ ਮਾਫੀਆਂ ਦੇ ਜੀ ਹਾਂਜੀ ਮਾਫੀਆਂ ਦੇ ਸਾਨੂੰ ਮਾਣ ਹੈ ਸੱਚੀਆਂ ਸੁੱਚੀਆਂ ਨੇ ਕਲਮਾ ਫੜੀਆਂ ਤੇ ਲਿਖਣ ਜਵਾਕ ਬੈਗੇ ਗਏ ਗੀਤਕਾਰੀਆਂ ਹੋ ਕੁੜੀਆਂ ਲੁੱਚੀਆਂ ਨੇ ਕਲਮਾ ਭੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਘਾਟ ਸੀ ਦੁਨੀਆ ਦਾ ਅਨ ਦਾਤਾ ਮਾਰਨ ਆਸ਼ਕੀ ਬੁਲਟ ਤੇ ਚਾੜ ਦਿੱਤਾ ਕਹਿ ਕੇ ਵੈਲੀ ਤੇ ਓ ਦੁਨਾਲੀਆਂ ਦਾ ਜਿਵੇਂ ਦਾਰ ਦਾ ਅਕਸ ਵਗਾੜ ਦਿੱਤਾ ਵਹੀ ਲਾਲੇ ਦੀ ਜੱਟ ਜਾ ਰੱਬ ਜਾਣੇ ਉਹ ਕਿੱਥੋਂ ਸਰਦੀਆਂ ਨੱਤੀਆਂ ਬੁੱਤੀਆਂ ਨੇ ਕਲਮਾਂ ਫੜੀਆਂ ਤੇ ਨਸ਼ਾ ਪਿਸਟਲ ਤੇ ਬ੍ਰਾਂਡ ਮੋਟ ਕੀਤੇ ਚੜਦੀ ਉਮਰ ਦੀ ਸੋਚ ਵਿੱਚ ਨਰਕ ਭਰਤਾ ਮਾਤਾ ਬੋਲੀ ਨੂੰ ਖੂਬ ਨਲਾਮ ਕੀਤਾ ਸੋਹਣੇ ਕਲਚਰ ਦਾ ਬੇੜਾਈ ਗਰਕ ਕਰਤਾ ਕਬਜ਼ਾ ਕਰ ਲਿਆ ਜੀਵਨ ਦੀ ਸਾਦਗੀ ਤੇ ਸਾਦਗੀ ਤੇ ਮੈਂ ਮਰ ਜਾਵਾਂ ਗੈਸ ਗੈਪ ਮਾਨੀਆਂ ਗੁੱਤੀਆਂ ਨੇ ਕਲਮਾ ਭੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਪੱਗਾਂ ਪੰਨੋ ਮਰੋੜ ਲਾ ਲੱਖ ਮੁੱਛਾਂ ਅਣਖਾਂ ਬਾਜ ਨਹੀਂ ਜਾਣਾ ਸਰਦਾਰ ਬਣਿਆ ਵੈਰੋ ਵਾਲੀਆ ਮੁੱਲ ਦੇ ਵਿਊ ਲੈ ਕੇ ਜਾਣਾ ਖਣਾਏ ਫਿਰਦਾ ਸਟਾਰ ਬਣਿਆ ਉਤੋਂ ਪੇਜ ਬਣਾ ਉੱਚੀਆਂ ਨੇ ਕਲਮਾ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਕਲਮਾ ਫੜੀਆਂ एडवाइस अपने खास श्रोतिया लेके आया है खुशखबरी हम तुम न्यूजीलैंड के किसी भी शहर चो रेडियो स्पाइस के किसी भी प्रोग्राम शामिल हो सकोगे अपने मनपसंद गाने सुनने के लिए प्रोग्राम फीडबैक देने या कोई जानकारी साझी करने रेडियो स्पाइस कॉल कर सकते हो बिल्कुल फ्री दे विच रेडियो स्पाइस के टोल फ्री नंबर ते 08003039 ते 08003038 0800 0303398 वक वक समय वक वक अंदाज रेडियो स्पाइस समय ਦੀ ਆਵਾਜ਼ ਇੰਡੀਆ ਤੋਂ ਗੈਸਟ ਆਏ ਆ ਸਮਝ ਨਹੀਂ ਆਉਂਦੀ ਉਹਨਾਂ ਨੂੰ ਲੰਚ ਤੇ ਡਿਨਰ ਕਿੱਥੇ ਕਰਾਵਾਂ ਭੈਣ ਜੀ ਤੁਸੀਂ spices Indian cuisine and sweet shop ਤੇ ਲੈ ਜਾਓ ਉੱਥੇ ਹੀ ਕਿਉਂ ਲੈ ਬਸ 40 ਪੰਜਾਬ ਬੰਦਿਆਂ ਦਾ ਵਧੀਆ ਸਿਟਿੰਗ ਅਰੇਂਜਮੈਂਟ ਕੁਆਲਿਟੀ ਦਾ ਫਰੈਸ਼ ਫੂਡ ਲੰਚ ਵਿੱਚ special veg non veg curries ਦੇ ਨਾਲ ਨਾਨ ਬ੍ਰੈਡ ਤੇ ਡਰਿੰਕ ਸਿਰਫ 10 ਡਾਲਰ 'ਚ ਨਾਲ ਚਾਟ ਸਮੋਸੇ ਛੋਲੇ ਭਟੂਰੇ ਟਿੱਕੀ ਸਭ ਕੁਝ ਹੋਰ ਦੇਸੀ ਘਿਓ ਨਾਲ ਬਣੀਆਂ ਤਾਜ਼ੀਆਂ ਮਿਠਾਈਆਂ ਕੇਟਰਿੰਗ ਤੇ ਹੋਮ ਡਿਲੀਵਰੀ ਦੀ ਸੁਵਿਧਾ ਵੀ under new management special discount discounts for taxi drivers. ਤੇ ਹਫਤੇ ਦੇ 7 ਦਿਨ ਖੁੱਲਦੇ ਨੇ ਐਡਰੈਸ ਤਾਂ 260 Peach Grove Road, on the corner of 5 Crossroads, Hamilton. Call 078554050. ਸਾਡੀ ਫਰਿਆਦ ਤੇਰੇ ਤਾਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈ ਸਾਈਂ ਵੇ ਮੇਰੇ ਆ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ ਹਾਏ ਰੱਬਾ ਕੀ ਕਰਾਂ ਮੈਂ ਇਸ ਕਿਚਨ ਵਿੱਚ ਤਾਂ ਕੰਮ ਕਰਨਾ ਹੀ ਔਖਾ ਹੋ ਗਿਆ ਕਾਕਰੋਚ ਮੱਖੀਆਂ ਤੇ ਕੀੜੀਆਂ ਨੇ ਤਾਂ ਤੰਗ ਕਰ ਮਾਰਿਆ ਲੈ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਹੁਣੇ ਫੋਨ ਕਰਦਾ ਕਾਰਪਟ ਸ਼ਾਈਨ ਵਾਲੇ ਪੰਜਾਬੀ ਭਰਾ ਦੀਪ ਨੂੰ ਜੋ ਕਿ ਟੋਟਲ ਬੈਸਟ ਕੰਟਰੋਲ ਕਰਦੇ ਨੇ ਯਾਨੀ ਕਿ ਕਾਕਰੋਚ ਮੱਖੀਆਂ ਅਤੇ ਕੀੜੀਆਂ ਤੋਂ ਪੱਕਾ ਛੁਟਕਾਰਾ ਨਾਲ ਹੀ ਨਾਲ ਘਰ ਦੀ ਕਾਰਪਟ ਕਲੀਨਿੰਗ ਵੀ ਕਰਵਾ ਲਵਾਂਗੇ carpet shine phone 0211203751 carpet cleaning ਕੇਵਲ 49 ਡਾਲਰ ਤੋਂ ਵਧੇਰੇ ਜਾਣਕਾਰੀ ਲਈ ਤੁਸੀਂ Google ਸਰਚ ਇੰਜਨ ਤੇ ਟਾਈਪ ਕਰ ਸਕਦੇ ਹੋ www.carpetshine.co.nz ਜੀ ਮੈਂ ਕਿਹਾ ਇੰਨੇ ਪ੍ਰਾਹੁਣੇ ਆਉਣ ਲੱਗੇ ਐ ਮੈਂ ਤਾਂ ਅੱਗੇ ਹੀ ਕੰਮ ਤੋਂ ਥੱਕੀ ਹਾਰੀ ਆਈ ਆ ਹੁਣ ਕਿੱਦਾਂ ਹੋਊ ਸਾਰਾ ਕੁਝ ਆਪਣੇ ਕੋਲ ਹੈ ਨਾ number JB's doner kebab and pizza ਵਾਲਿਆਂ ਦਾ ਪੀਜ਼ਾ ਦੇਸੀ ਲੋਕ ਨੇ ਉਹ ਇੰਡੀਅਨ ਹੀ ਪਸੰਦ ਆਂਦਾ ਉਹਨਾਂ ਨੂੰ ਨਾਲੇ ਵੈਜੀਟੇਰੀਅਨ ਨੇ ਉੱਥੇ ਵੈਜੀਟੇਰੀਅਨਸ ਤੇ ਨਾਨ ਵੈਜੀਟੇਰੀਅਨਸ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਅਲੱਗ-ਅਲੱਗ ਭਾਂਡੇ ਯੂਜ਼ ਕਰਦੇ ਨੇ ਬਣਾਉਣ ਲਈ ਹੌਕਸ ਬੀਚ ਉਹੀ ਕੱਲੇ ਨੇ ਜਿਨ੍ਹਾਂ ਦਾ ਪੀਜ਼ਾ ਇੰਡੀਅਨ ਟੇਸਟ ਵਾਲਾ ਹੁੰਦਾ ਹੈ ਨਾਲੇ ਡੋ ਵੀ ਫਰੈਸ਼ ਤੇ ਖਾਣਾ ਵੀ ਤਾਜ਼ਾ ਫੇਰ ਤਾਂ ਛੇਤੀ ਫੋਨ ਕਰੋ ਇਹਨਾਂ ਦਾ ਪਤਾ ਹੈ ਜੇਬੀਜ਼ Stoner Kebab and Pizza. Real food and real flavor. 342 Heritonga Street, West Hastings. ਹੋਰ ਜਾਣਕਾਰੀ ਲਈ ਕਾਲ 068708999 ਜਾਂ ਫਿਰ ਵਿਜ਼ਿਟ ਵੈਬਸਾਈਟ jbis.co.nz ਉਹ ਨਵੇਂ ਘਰ ਦੀਆਂ ਮੁਬਾਰਕਾਂ ਵੀਰੇ ਪਰ ਕੀ ਗੱਲ ਮੂੰਹ ਤੇ ਰਾਜੇ ਵਿਟ ਲਾਜਾ ਲੱਗਦਾ ਕੀ ਦੱਸਾਂ ਯਾਰ ਜਿਹੜੇ ਦੁੱਖ ਨਵੇਂ ਘਰ ਸ਼ਿਫਟ ਹੋਏ ਆ ਉਹੀ ਮੋਇਸਚਰ ਕੰਡੈਂਸੇਸ਼ਨ ਐਸਥਮਾ ਤੇ ਅਲਰਜੀ ਦੀ ਪ੍ਰੋਬਲਮ ਅਜੇ ਵੀ ਪਿਛਾ ਨਹੀਂ ਛੱਡਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੇਰੀਆਂ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਐਚਆਰਵੀ ਸਿਸਟਮ ਕਮੀ ਦੂਰ ਕਰੇਗਾ ਹਾਂ ਯਾਰ ਤੇਰੀ ਭਾਬੀ ਵੀ ਪਿਛਲੇ 2 ਸਾਲਾਂ ਤੋਂ ਇਹੀ ਗੱਲ ਕਹਿ ਰਹੀ ਆ ਹਾਂ ਬਈ ਘਰ ਵਾਲੀਆਂ ਦੀ ਗੱਲ ਵੀ ਕਦੇ-ਕਦੇ ਮੰਨ ਲੈਣੀ ਚਾਹੀਦੀ ਆ <laughs> ਆਪਣੇ ਪੰਜਾਬੀ ਵੀਰ ਹਰਮੀਕ ਨੂੰ 0210 220 7509 ਤੇ ਐਚਆਰਵੀ ਸਿਸਟਮ ਦੀ ਸਹੀ ਜਾਣਕਾਰੀ ਅਤੇ ਬੈਸਟ ਸੋਲੂਸ਼ਨਸ ਦੇ ਲਈ ਹੁਣੇ ਕਾਲ ਕਰ heat pump total home water filter system kitchen ਤੇ ਬਾਥਰੂਮ ਐਕਸਟ੍ਰੈਕਟਰ ਫੈਨ ਦੇ ਵੀ ਐਕਸਪਰਟ ਨੇ call Harmeek Singh on 021 022 07509 bank of India ਹੁਣ ਬਣ ਚੁੱਕਾ ਹੈ ਭਾਰਤੀ ਭਾਈਚਾਰੇ ਦਾ ਸਭ ਤੋਂ ਭਰੋਸੇਯੋਗ ਬੈਂਕ ਇਸ ਦੇ ਇੱਕ ਨਹੀਂ ਬਲਕਿ ਅਨੇਕ ਕਾਰਨ ਹਨ ਬੈਂਕ ਆਫ ਇੰਡੀਆ ਵਿੱਚ ਤੁਸੀਂ ਜ਼ੀਰੋ ਬੈਲੈਂਸ ਤੇ ਆਪਣਾ ਖਾਤਾ ਖੁਲਵਾ ਸਕਦੇ ਹੋ ਕੈਸ਼ ਵਿਡਰਾਅਲ ਜਾਂ ਅਕਾਊਂਟ ਮੇਨਟੇਨੈਂਸ ਵਾਸਤੇ ਕੋਈ ਚਾਰजेस ਨਹੀਂ ਬੈਂਕ ਆਫ ਇੰਡੀਆ ਦੀ ਕਿਸੇ ਵੀ ਬ੍ਰਾਂਚ ਵਿੱਚ ਭਾਰਤ ਪੈਸੇ ਭੇਜਣ ਦੀ ਬਿਲਕੁਲ ਫ੍ਰੀ ਫੈਸਿਲਿਟੀ ਕੋਈ ਵੀ ਰਕਮ ਭਾਰਤ ਭੇਜਣ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਅਤੇ ਨਾ ਹੀ ਇੰਡੀਆ ਵਿੱਚ ਪੈਸੇ ਕਢਾਉਣ ਤੇ ਕੋਈ ਚਾਰजेस ਲੱਗਣਗੇ ਸਟੂਡੈਂਟਸ ਲਈ ਆਕਰਸ਼ਕ ਸਕੀਮਾਂ ਉਪਲਬਧ ਨੇ ਗਰੁੱਪ ਅਕਾਊਂਟਸ ਵਾਸਤੇ ਸਾਡੇ ਬੈਂਕ ਅਫੀਸ਼ੀਅਲ ਤੁਹਾਨੂੰ ਖੁਦ ਵਿਜ਼ਿਟ ਕਰਨਗੇ ਵਧੇਰੇ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੀ Auckland branch 10 Manukau road Epsom ਜਾਂ ਪਾਪਟੋਏ ਬ੍ਰਾਂਚ 31 ਇਸ਼ਤਮਾਕੀ ਰੋਡ ਪਾਪਟੋਏ ਅਤੇ ਨਵੀਂ ਬ੍ਰਾਂਚ ਹੈਮਿਲਟਨ ਵਿੱਚ ਸ਼ਾਪ 4 114 ਅਲੈਗਜ਼ੈਂਡਰਾ ਸਟਰੀਟ ਹੈਮਿਲਟਨ ਵਿਖੇ ਫੋਨ 099265797 ਤੇ ਜਾਂ 092781784 ਤੇ ਅਤੇ ਹੈਮਿਲਟਨ ਬ੍ਰਾਂਚ ਦਾ ਕੰਟੈਕਟ ਡੀਟੇਲਸ ਨੇ 79570400 ਬੈਂਕ ਆਫ ਇੰਡੀਆ ਪ੍ਰੀਤੋ ਪਤਾ ਤੈਨੂੰ ਵੀਰ ਜੀ ਨੇ ਆਪਣੇ ਕੋਲ ਆ ਕੇ ਹੀ ਵਿਆਹ ਕਰਨਾ ਹੈ ਬੇਟੀ ਦਾ ਮੈਨੂੰ ਤੇ ਮਿਠਾਈ ਦੀ ਫਿਕਰ ਸੀ ਤੇ ਹੁਣ ਉਹਨਾਂ ਨੇ ਦੋ ਤਿੰਨ ਫੰਕਸ਼ਨਸ ਵੀ ਕਰਨੇ ਨੇ ਹੁਣ ਚਿੰਤਾ ਹਾਲ ਦੀ ਵੀ ਹੈ ਬਸ ਇੰਨੀ ਕੁ ਗੱਲ લે તેરી મુશ્કેલ છૂટકી ચહાલ લઝીઝ ખાના લઈ તે વધ્યા મીઠાઈ લઈ હેના એકો નામ નોવલ્ટી સ્વીટ્સ બોટની ઉનતા boondi laddoo 19 dollar 99 cent per KG kaju barfi 31 dollar 99 cent per KG milk cake 29 dollar 99 cent per KG jalebi 14 dollar per KG भी अवेलेबल ने उथे पार्टीज वास्ते भी हॉल अवेलेबल है ते प्रॉपर वेजिटेरियन केटरिंग भी कर देने हफ्ते दे सत्तो दिन खुले ने सवेरे 10 बजे तो रात 10 बजे तक novelty sweets Botany 10 oblique at 2 Bishop Brown Place, Flatbush, Auckland. Call 092739111 या फिर साड़ी ऐप नोवेल्टी भी डाउनलोड कर सकते हो ते ऐप तो भी डायरेक्टली ऑर्डर कर सकते हो ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਪੰਗੜੇ ਦੀ team DJ live dhol jago decoration hire mehndi nights ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ ਹੈ 0219994 9858 ਜਾਂ ਫਿਰ 092129563 ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ ਵੈਬਸਾਈਟ bollywoodbhangra.co.nz ਦੀਦੀ ਤੁਸੀਂ ਸੱਚੀ ਜੱਸੀ ਦਾ ਵਿਆਹ ਇੱਥੇ ਨਿਊਜ਼ੀਲੈਂਡ 'ਚ ਕਰਨਾ ਹਾਂ ਤੈਨੂੰ ਪਤਾ ਹੈ ਹੁਣ ਇੰਡੀਆ ਜਾਣ ਦਾ ਟਾਈਮ ਨਹੀਂ ਨਾਲੇ ਅੱਧੇ ਰਿਸ਼ਤੇਦਾਰ ਤਾਂ ਇੱਥੇ ਆਏ ਹੋਏ ਆ ਨਾ ਪਰ ਇੰਡੀਆ ਵਾਲੀ ਗੱਲ ਨਹੀਂ ਬਣਨੀ ਨਾ ਕਮਲਿਏ ਉਹਦੇ ਤੋਂ ਵੱਧ ਬਣੂ ਬਾਲੀਵੁੱਡ ਇੰਡੀਅਨ ਰੈਸਟੋਰੈਂਟ ਬੁੱਕ ਕਰਵਾਇਆ ਫੰਕਸ਼ਨ ਲਈ बॉलीवुड इंडियन रेस्टोरेंट ਜਿਨ੍ਹਾਂ ਦੇ ਬੈਂਕੁਇਟ ਹਾਲ 'ਚ ਹੁਣ ਤੁਸੀਂ ਆਪਣਾ ਕੋਈ ਵੀ ਛੋਟਾ ਬੜਾ ਫੰਕਸ਼ਨ ਜਾਂ ਪਾਰਟੀ ਕਰ ਸਕਦੇ ਹੋ 5 ਸਟਾਰ ਸ਼ੈਫਸ ਨੇ veg and non veg catering lighting decoration 뮤직 ਗੱਲ ਕੀ ਤੁਸੀਂ ਬਸ ਗੈਸਟ ਬਣ ਕੇ ਆਉਣਾ ਹੈ ਬਾਕੀ ਕੰਮ ਸਾਡਾ Bollywood Indian restaurant For booking, call Howick Branch 09537 0444 09 or visit www.bolliwood that is bollywood.co.nz ਖੁਸ਼ਖਬਰੀ ਹੁਣ ਤੁਹਾਡੇ ਪਸੰਦੀਦਾ ਬਾਲੀਵੁੱਡ ਰੈਸਟੋਰੈਂਟ ਆਪਣੇ ਉਹਨਾਂ ਹੀ ਲਜ਼ੀਜ਼ ਖਾਣਿਆਂ ਦੇ ਨਾਲ ਆ ਗਏ ਨੇ ਇੱਕ ਨਵੀਂ ਲੋਕੇਸ਼ਨ ਪੁਕੀ ਕੋਹੀ ਵਿਖੇ 237 ਕਿੰਗ ਸਟਰੀਟ ਪੁਕੀ ਕੋਹੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 092390000 ਤੇ ਹੈ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਰੇਡੀਓ ਸਪਾਈਸ ਦੀ ਤਰੰਗਾਂ ਉੱਤੇ 7:34 ਮਿੰਟ ਹੋ ਚੁੱਕੇ ਨੇ ਸਾਡੇ ਸਟੂਡੀਓ ਦੀ ਕੜੀ ਉੱਤੇ ਤੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਸ਼ਾਮ ਸੰਦੂਰੀ ਆਪਣੇ ਦੋਸਤ ਤੇ ਹੋਸਟ ਗੁਰਨੀਤ ਨਾਲ ਸੋ ਦੋਸਤੋ ਗੀਤ ਤਾਂ ਤੁਹਾਡੇ ਲਈ ਬਹੁਤ ਸਾਰੇ ਪਲੇ ਕਰਨ ਨੇ ਉਹਨਾਂ ਤੇ ਨਾਲ ਦੀ ਨਾਲ ਤੁਹਾਡੇ ਲਈ ਜਿਹੜੀਆਂ ਇਸ ਵੇਲੇ ਦੀਆਂ ਜਿਹੜੀਆਂ ਇੰਟਰਸਟਿੰਗ ਖਬਰਾਂ ਨੇ ਉਹ ਵੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਉਹਨਾਂ ਦੇ ਵਿੱਚ ਇੱਕ ਜਿਹੜੀ ਇਸ ਵੇਲੇ ਮੇਰੇ ਮਨ ਨੂੰ ਕਾਫੀ ਚੁੱਭ ਵੀ ਰਹੀ ਆ ਤੇ ਬੜੀ ਇੰਟਰਸਟਿੰਗ ਵੀ ਆਪਣੇ ਆਪ ਤੇ ਤੇ ਮੈਂ ਥੋੜਾ ਜਿਹਾ ਐਕਸਪੈਕਟ ਵੀ ਕਰਦਾ ਸੀਗਾ ਇਸ ਚੀਜ਼ ਨੂੰ ਕਿ ਇਹ ਜਿਹੜਾ ਇਹ ਚੀਜ਼ ਜਿਹੜੀ ਜ਼ਰੂਰ ਹੈਪਨ ਹੋਊਗੀ ਸੋ ਬੇਸਿਕਲੀ ਗੱਲ ਇਦਾਂ ਹੈਗੀ ਹੈ ਕਿ ਆਪਾਂ ਸਾਰੇ ਜਣੇ ਜਾਣਦੇ ਆ ਕਿ ਹੁਣ 올림픽ਸ ਜਿਹੜੇ ਹੈਗੇ ਫਿਨਿਸ਼ ਫਿਨਿਸ਼ ਹੋ ਚੁੱਕੇ ਹੈਗੇ ਨੇ ਬਟ ਚਾਈਨਾ ਇਸ ਵਾਰੀ 올림픽ਸ ਦੇ ਵਿੱਚ ਤੀਸਰੇ ਨੰਬਰ ਉੱਤੇ ਆਇਆ ਦੂਸਰੇ ਨੰਬਰ ਤੇ ਇੰਗਲੈਂਡ ਆਇਆ ਪਹਿਲੇ ਨੰਬਰ ਤੇ ਅਮਰੀਕਾ ਆਇਆ ਬਟ ਕਿਉਂਕਿ ਇੱਕ ਜਿਹੜਾ ਟ੍ਰੈਡੀਸ਼ਨ ਇਦਾਂ ਦਾ ਹੈਗਾ ਕਿ ਚਾਈਨਾ ਦੂਸਰੇ ਨੰਬਰ ਤੇ ਆਉਂਦਾ ਹੈ ਅਮਰੀਕਾ ਪਹਿਲੇ ਨੰਬਰ ਤੇ ਆਉਂਦਾ ਜਾਂ ਇਹ ਦੋਨੋਂ ਜਿਹੜੀ ਕੰਟਰੀਜ਼ ਹੈਗੀਆਂ ਆਪਸ ਦੇ ਵਿੱਚ ਹਮੇਸ਼ਾ ਭੇਟਦੀਆਂ ਨੇ 올림픽ਸ ਦੇ ਵਿੱਚ ਹਮੇਸ਼ਾ ਤੇ ਕਿਉਂਕਿ ਐਤਕੀ ਜਿਹੜਾ ਚਾਈਨਾ ਤੀਸਰੇ ਨੰਬਰ ਤੇ ਆਇਆ ਤਾਂ ਉੱਥੇ ਦੇ ਮੀਡੀਆ ਨੇ ਇਸ ਚੀਜ਼ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਦਰਸਾਇਆ ਉੱਥੇ ਜਿਹੜਾ ਇਸ ਚੀਜ਼ ਨੂੰ ਸ਼ੋਅ ਕੀਤਾ ਖਬਰਾਂ ਵਿੱਚ ਅਖਬਾਰਾਂ ਦੇ ਵਿੱਚ ਬੇਸਿਕਲੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਚਾਈਨਾ ਦਾ ਐਤਕੀ ਜਿਹੜਾ ਸੀਗਾ ਬਹੁਤ ਹੀ ਖਰਾਬ ਪ੍ਰਦਰਸ਼ਨ ਰਿਹਾ 올림픽ਸ ਦੇ ਵਿੱਚ ਔਰ ਇਹ ਜਿਹੜੇ ਕਾਫੀ ਨੰਦਣਯੋਗ ਗੱਲ ਹੈ ਸੋ ਬੇਸਿਕਲੀ ਇਦਾਂ ਦੇ ਸ਼ਬਦਾਂ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਚਾਈਨੀਜ਼ ਜਿਹੜੇ ਐਤਕੀ ਜਿਹੜਾ ਸਾਰਾ ਟੀਮ ਜਿਹੜੀ ਗਈ ਸੀਗੀ 올림픽ਸ ਦੇ ਵਿੱਚ ਜੋ ਸਾਰੇ ਜਿੰਨੇ ਪਲੇਅਰਸ ਗਏ ਸੀ ਸਾਰਿਆਂ ਨੂੰ ਉਹਨਾਂ ਨੇ ਇਦਾਂ ਕਹਿ ਕੇ ਇੱਕ ਬੇਸਿਕਲੀ ਇੱਕ ਹਿਸਾਬ ਨਾਲ ਫਟਕਾਰ ਮਾਰੀ ਬਟ ਜੇ ਦੇਖਿਆ ਜਾਵੇ ਤਾਂ ਵੀ ਅੰਡਰਸਟੈਂਡ ਕਿ ਜਿਹੜੀ ਚਾਈਨਾ ਹੈ ਉਹ ਇੱਕ ਬੇਸਿਕਲੀ ਐਥਲੀਟ ਕੰਟਰੀ ਹੈਗੀ ਹੈ ਇੱਥੋਂ ਹੀ ਜਿਹੜੇ ਮੋਸਟਲੀ ਜਿਹੜੇ ਜਿਮਨਿਸਟ ਵਗੈਰਾ ਨੇ ਜਿਹੜੇ ਹੋਰ ਵਧੀਆ ਪਲੇਅਰਸ ਨੇ ਸਾਰੇ ਇੱਥੋਂ ਹੀ ਨਿਕਲਦੇ ਨੇ ਬਟ ਜੇ ਆਪਾਂ ਟੈਲੀ ਦੇਖੀਏ ਤਾਂ ਉਸ ਦੇ ਵਿੱਚ ਇੰਗਲੈਂਡ ਦੇ ਕੋਲ ਜਿਹੜਾ ਸਿਰਫ ਇੱਕ 골ਡ ਮੈਡਲ ਹੀ ਜਿਹੜਾ ਉਹ ਚਾਈਨਾ ਦੇ ਨਾਲੋਂ ਜ਼ਿਆਦਾ ਸੀਗਾ ਬਟ ਫਿਰ ਵੀ ਜਿਹੜਾ ਹੈਗਾ ਕਿਉਂਕਿ ਹੁਣ ਆਬਵੀਅਸਲੀ ਜਿੱਦਾਂ ਕਹਿ ਸਕਦਾ ਕਿ ਇੱਕ ਇੱਕ ਪੁਆਇੰਟ ਜਿਹੜਾ ਹੈਗਾ ਉਹ ਮੈਟਰ ਕਰਦਾ ਹੈਗਾ ਇਸ ਚੀਜ਼ ਦੇ ਵਿੱਚ ਸੋ 70 ਮੈਡਲ ਟੋਟਲ ਦੇ ਵਿੱਚ ਸੀਗੇ ਚਾਈਨਾ ਦੇ ਕੋਲ ਕਿਉਂਕਿ ਇੰਗਲੈਂਡ ਦੇ ਜਿਹੜੇ ਮੈਡਲ ਸੀਗੇ ਉਹਨਾਂ ਟੈਲੀ ਦੇ ਵਿੱਚ ਉਹਨਾਂ ਦੇ ਕੋਲ 골ਡ ਔਰ ਸਿਲਵਰ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਸੈਕੰਡ ਪੋਜੀਸ਼ਨ ਐਤਕੀ ਮਿਲੀ ਬਟ ਕਿਉਂਕਿ ਇਹ ਜਿਹੋ ਜਿਹਾ ਆਈ ਥਿੰਕ ਰਵਈਆ ਤੇ ਜਿਹੋ ਜਿਹੀ ਜਿਹੜੀ ਗੱਲਬਾਤ ਚਾਈਨਾ ਦੇ ਵਿੱਚ ਹੋਈ ਆ ਆਈ ਥਿੰਕ ਕਿ ਕਾਫੀ ਜਿਹੜੀ ਆ ਮਾੜੀ ਵੀ ਹੈਗੀ ਆ ਤੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਇੱਕ ਜਿਹੜਾ ਤੁਸੀਂ ਦੋ ਤਰੀਕੇ ਨਾਲ ਕਿਸੇ ਬੰਦੇ ਨੂੰ ਇੰਪਰੂਵ ਕਰ ਸਕਦੇ ਕਿ ਕਿਸੇ ਉਹਦੀ ਜਿਹੜੀ ਆ ਜਿਹੜੀ ਅਬਿਲਿਟੀਜ਼ ਉਹਨੂੰ ਨੂੰ ਇੰਪਰੂਵ ਕਰਵਾ ਸਕਦੇ ਆ ਇੱਕ ਤੁਸੀਂ ਇਹ ਕਹਿ ਕੇ ਕਿ ਯੂ ਡਿਡ ਵੈਲ ਬਟ ਤੁਸੀਂ ਇਹ ਤੋਂ ਵਧੀਆ ਵੀ ਹੋਰ ਕਰ ਸਕਦੇ ਆ ਤੇ ਦੂਸਰੀ ਜਿਹੜੀ ਇਹ ਹੈਗੀ ਕਿ ਤੁਸੀਂ ਜਿਹੜਾ ਉਹਨਾਂ ਦੀਆਂ 네ਗੇਟਿਵਿਟੀਜ਼ ਨੂੰ ਹਮੇਸ਼ਾ ਸਾਰੇ ਟਾਈਮ ਅੱਗੇ ਉਹਨਾਂ ਦੇ ਸ਼ੋਅ ਕਰਦੇ ਰਹੋ ਜਾਂ ਤਾਂ ਉਹ ਬੰਦਾ ਉਸ ਵੇਲੇ ਜਾਂ ਉਹ ਕੋਈ ਵੀ ਸਪੈਸੀਫਿਕ ਗਰੁੱਪ ਜਿਹੜਾ ਉਸ ਵੇਲੇ ਜਿਹੜਾ ਉਹਨਾਂ 네ਗੇਟਿਵ ਗੱਲਾਂ ਨੂੰ ਸੁਣ ਸੁਣ ਕੇ ਆਪਣੇ ਟਹਿ ਜਾਊਗਾ ਤੇ ਉੱਥੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਬੇਸਿਕਲੀ ਆਪਣੇ ਆਪ ਨੂੰ ਇੱਕ ਤਰ੍ਹਾਂ ਸਟਾਪ ਕਰ ਲੂਗਾ ਜਾਂ ਉੱਥੇ ਆਪਣੇ ਆਪ ਨੂੰ ਜਿਹੜਾ ਉਸ ਚੀਜ਼ ਦੇ ਵਿੱਚ ਬਾਹਰ ਕੱਢ ਲੂਗਾ ਜਾਂ ਫਿਰ ਉਸ ਹੈਗਾ ਉਸ ਚੀਜ਼ ਦੇ ਜਿਹੜੇ ਦੁੱਖ ਨੂੰ ਲੈ ਕੇ ਜਾਂ ਫਿਰ ਉਸ ਚੀਜ਼ ਦੇ ਜਿਹੜਾ ਉਸ ਚੀਜ਼ ਜਿਹੜਾ ਉਹਦੇ ਅੰਦਰ ਇੱਕ ਐਂਗਰ ਇੱਕ ਐਗਰੈਸ਼ਨ ਜਿਹੜਾ ਬਿਲਡ ਅਪ ਕਰਨਾ ਉਹਦੇ ਨਾਲ ਜਿਹੜਾ ਆਪਣੇ ਆਪ ਨੂੰ ਨੈਕਸਟ ਟਾਈਮ ਦੇ ਲਈ ਹੋਰ ਵਧੀਆ ਤਰੀਕੇ ਨਾਲ ਇੰਪਰੂਵ ਕਰੂਗਾ ਸੋ ਆਈ ਥਿੰਕ ਇਫ ਜੇ ਇਹ ਚੀਜ਼ ਚਾਈਨਾ ਉੱਥੇ ਜਿਹੜੀ ਆਪਣੇ ਪਲੇਸ ਦੇ ਵਿੱਚ ਜਿਹੜੀ ਤਿਆਰ ਕਰਨਾ ਚਾਹੁੰਦੀ ਕਰਨੀ ਚਾਹੁੰਦੀ ਹੈ ਤਾਂ ਕੋਈ ਕਿਸੇ ਹੱਦ ਤੱਕ ਠੀਕ ਹੈ but in the sense international media ਜਦੋਂ ਇਸ ਚੀਜ਼ ਨੂੰ ਜਦੋਂ ਚੱਕਦਾ ਹੈਗਾ ਜਦੋਂ ਗੱਲ ਕਰਦਾ ਉਹ ਕੋਈ ਖਾਸੀ ਵਧੀਆ ਰੈਪਿਊਟੇਸ਼ਨ ਵਾਲੀ ਗੱਲ ਨਹੀਂ ਹੈਗੀ ਚਾਈਨਾ ਦੇ ਲਈ ਤੇ ਚਾਈਨੀਜ਼ ਪਲੇਅਰਸ ਦੇ ਲਈ but on the other hand ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਕਿਉਂਕਿ ਸਿਰਫ ਐਤ ਕੀ ਦੋ ਹੀ ਉਹਨਾਂ ਨੂੰ ਜਿਹੜੇ ਮੈਡਲ ਮਿਲੇ ਨੇ ਉਹ ਵੀ ਬ੍ਰੌਂਜ਼ ਔਰ ਉਹ ਵੀ ਜਿਹੜੇ ਕੁੜੀਆਂ ਨੇ ਲਏ ਹੈਗੇ full respect to them but in the sense ਜਦੋਂ ਹੁਣ ਸਰਵੇ ਹੋਇਆ ਕਿ ਜਿਹੜੀ ਵਰਲਡ ਦੀ ਵਰਸਟ ਐਥਲੀਟ ਕੰਟਰੀ ਕਿਹੜੀ ਹੈ ਪੋਪੂਲੇਸ਼ਨ ਦੇ ਅਕੋਰਡਿੰਗ ਤਾਂ ਇੰਡੀਆ ਦਾ ਜਿਹੜਾ ਰੈਂਕ ਕੋਈ ਜਿਹੜਾ ਉਹਦੇ ਵਿੱਚ ਚਮਕਿਆ ਬਟ ਜਿੱਥੇ ਚਮਕਣਾ ਨਹੀਂ ਚਾਹੀਦਾ ਸੀਗਾ ਇੰਨੀ ਜ਼ਿਆਦਾ ਪੋਪੂਲੇਸ਼ਨ ਹੋਣ ਦੇ ਬਾਵਜੂਦ ਵੀ ਜਿੱਥੋਂ ਸੀ ਜਿਹੜਾਗਾ ਵਰਸਟ ਐਥਲੀਟਸ ਦੀ ਜਿਹੜੀ ਗਿਣਤੀ ਦੇ ਵਿੱਚ ਤੁਹਾਨੂੰ ਜੇ ਮੰਨਿਆ ਜਾਂਦਾ ਕਿ ਤੁਸੀਂ ਉਹਦੇ ਵਿੱਚ ਪ੍ਰਮੁੱਖ ਮੋਢੀ ਕਹੋਨੇ ਆਪਣੇ ਆਪ ਨੂੰ ਤਾਂ ਕੋਈ ਖਾਸੀ ਚੰਗੀ ਗੱਲ ਨਹੀਂ ਹੈਗੀ ਇੰਨੇ ਵਧੀਆ ਟੈਲੈਂਟਡ ਪਲੇਅਰਸ ਸਾਡੇ ਕੋਲ ਹੈਗਾ ਸਾਰਾ ਕੁਝ ਹੈਗਾ ਬਟ ਫਿਰ ਵੀ ਜੇ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿਣ ਜੇ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੀ ਗਵਰਨਮੈਂਟ ਹੈ ਜਾਂ ਜੋ ਵੀ ਸਿਸਟਮ ਇਸ ਚੀਜ਼ ਨੂੰ ਜਿਹੜਾ ਮੇਨਟੇਨ ਕਰਦਾ ਲੁੱਕ ਆਫਟਰ ਕਰਦਾ ਜੇ ਉਹ ਆਪਣੀ ਜ਼ਿੰਮੇਵਾਰੀ ਥੋੜਾ ਜਿਹਾ ਹੋਰ ਤਰੀਕੇ ਨਾਲ ਨਿਭਾਵੇ ਤਾਂ I think America China England ਜਿਹੜੀਆਂ ਇਹੋ ਜਿਹੇ ਟੌਪ 10 ਟੀਮਸ ਉਹਨਾਂ ਨੂੰ ਬੀਟ ਕਰਨਾ ਕੋਈ ਔਖਾ ਨਹੀਂ ਕਿਉਂਕਿ ਜਿੰਦਾ ਦੀ ਆਪਣੇ ਕੋਲ ਪੋਪੂਲੇਸ਼ਨ ਆ ਸਾਡੇ ਲਈ ਜਿਹੜੇ ਪਲੇਅਰਸ ਕੱਢਣੇ ਸਪੋਰਟਸ ਨੂੰ ਜਿਹੜਾ ਐਨਕਰੇਜ ਕਰਨਾ ਕੋਈ ਔਖਾ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਉੱਥੋਂ ਵਧੀਆ ਤੋਂ ਵਧੀਆ ਟੈਲੈਂਟ ਕੱਢਣਾ ਕੋਈ ਔਖਾ ਕੰਮ ਨਹੀਂ ਹੈਗਾ ਸੋ ਹੋਪਫੁਲੀ ਜਿਹੜਾ ਅਗਲੇ 올림픽ਸ ਦੇ ਵਿੱਚ ਜਿਹੜੀਆਂ ਟੀਮਾਂ ਨੇ ਆਪਣਾ ਜ਼ਰੂਰ ਵਧੀਆ ਪ੍ਰਦਰਸ਼ਨ ਕਰਨਗੇ ਇੰਡੀਆ ਦੀ ਟੀਮ ਜਿਹੜੀ ਹੈ ਡੈਫੀਨਿਟਲੀ ਥੋੜਾ ਵਧੀਆ ਥੋੜਾ ਕੀ ਜ਼ਿਆਦਾ ਹੀ ਵਧੀਆ ਖੇਡੂਗੀ ਤੇ ਉਮੀਦ ਕਰਦੇ ਹਾਂ ਕਿ ਨੈਕਸਟ 올림픽ਸ ਜਿਹੜੇ ਉਹਨਾਂ ਲਈ ਵਧੀਆ ਜਾਣ ਤੇ ਖੈਰ ਦੋਸਤੋ ਅਗਲੀ ਫਰਮੈਸ਼ ਜਿਹੜੀ ਮੇਰੇ ਕੋਲ ਲਈ ਆਈ ਹੈ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ ਮੈਂ ਸਰਜੀਤ ਭੁੱਲਰ ਹੁਣ ਦੀ ਆਵਾਜ਼ ਦੇ ਵਿੱਚ ਔਰ ਨਾਲ ਸਾਥ ਦਿੱਤਾ ਹੈ ਜੀ ਸੁਦੇਸ਼ ਕੁਮਾਰ ਕੁਮਾਰੀ ਉਹਨਾਂ ਨੇ ਬਹੁਤ ਹੀ ਖੂਬਸੂਰਤ ਗੀਤ ਤੁਹਾਡੇ ਲਈ ਕਿਤਾਬ ਕਰ ਬਿੱਲੋ ਬਣ ਠਣ ਕੇ ਬੀਜੀ ਕਰੇ ਇਨਾ ਮਨ ਠਣ ਕੇ ਮੈਨੂੰ ਛੱਡ ਦੇ ਸ਼ੁਦਾਈਆਂ ਛੇਤੀ ਦੱਸ ਦੇ ਰੋਕੀ ਆਈ ਜਿਹੜੀ ਗੱਲ ਕਹਿਣ ਵਾਸਤੇ ਅੱਜ ਭੁੱਲ ਜਾ ਕਿਤਾਬ ਕੋਈ ਆਪਣੀ ਕੱਲ ਆਦਮੀ ਬਹਾਨਾ ਲਾ ਕੇ ਲੈਣ ਵਾਸਤੇ ਭੁੱਲ ਜਾ ਕਿਤਾਬ ਕੋਈ ਆਪਣੀ ਨਿਕਲ ਆਦਮੀ ਬਹਾਨਾ ਲਾ ਕੇ ਲੈਣ ਵਾਸਤੇ ਤੁਹਾਡੇ ਨੈਣਾਂ ਦਾ ਇਰਾਦਾ ਵੇ ਮੈਂ ਮਿਲੂੰਗੀ ਜ਼ਰੂਰ ਇਹ ਮੈਂ ਕਰਦੀ ਨੀ ਤੈਨੂੰ ਤੱਕਣਾ ਏ ਰੋਜ਼ ਸਾਡੇ ਨੈਣਾਂ ਦਾ ਇਰਾਦਾ ਭੁੱਲ ਜਾ ਕਿਤਾਬ ਕੋਈ ਆਪਣੀ ਕੱਲ ਅੱਜ ਵੀ ਬਹਾਨਾ ਲਾ ਕੇ ਲੈਣ ਵਾਸਤੇ ਭੁੱਲ ਜਾ ਕਿਤਾਬ ਕੋਈ ਆਪਣੀ ਕੱਲ ਅੱਜ ਵੀ ਬਹਾਨਾ ਲਾ ਕੇ ਲੈਣ ਵਾਸਤੇ ਆਪੇ 부ਝੀਆਂ ਬੁਝਾਰਤਾ ਹਾ ਤੇਰੇ ਬੋਲ ਵਿੱਚ ਲੱਗਾ ਗੁੱਝੀਆਂ ਸ਼ਰਾਰਤਾਂ ਤੂੰ ਵੀ ਹੌਲੀ ਹੌਲੀ ਆਪੇ 부ਝੀਆਂ ਬੁਝਾਰਤਾ ਵੇ ਹੁਣ ਭੁੱਲ ਜਾ ਕਿਤਾਬ ਕੋਈ ਆਪਣੀ ਕੱਲ ਅੱਜ ਵੀ ਬਹਾਨਾ ਲਾ ਕੇ ਲੈਣ ਵਾਸਤੇ ਭੁੱਲ ਜਾ ਕਿਤਾਬ ਕੋਈ ਆਪਣੀ ਨਿਕਲ ਅੱਜ ਵੀ ਬਹਾਨਾ ਲਾ ਕੇ ਲੈਣ ਵਾਸਤੇ ਪਿਆਸ ਬਰਸਾਤ ਸੀਨਾ ਠਾਰੇ ਇਹ ਜੋ ਵਸਲਾਂ ਦੇ ਮਨ ਬੜੇ ਹੁੰਦੇ ਆ ਨਿਆਰੇ ਲੱਗੀ ਥਲਾਂ ਨੂੰ ਪਿਆਸ ਬਰਸਾਤ ਸੀਨਾ ਠਾਰੇ ਮੈਥੋਂ ਰੁਸ ਕੇ ਲਿਖਿਆ ਕਿਤਾਬ ਕੋਈ ਆਪਣੀ ਕੱਲ ਅੱਜ ਵੀ ਬਹਾਨਾ ਲੱਗ ਲੈਣ ਵਾਸਤੇ ਭੁੱਲ ਜਾ ਕਿਤਾਬ ਕੋਈ ਆਪਣੀ ਨਿਕਲ ਅੱਜ ਵੀ ਬਹਾਨਾ ਲੱਗ ਲੈਣ ਵਾਸਤੇ ਭੁੱਲ ਜਾ ਕਿਤਾਬ ਕੋਈ ਆਪਣੀ ਨਿਕਲ ਅੱਜ ਵੀ ਬਹਾਨਾ ਲੱਗ ਲੈਣ ਵਾਸਤੇ ਅੱਜ ਫੇਰ ਮਸਲਾਂ ਦੀ ਦਾਲ ਲਿਆਂਦੀ ਆ ਜ਼ਰਾ ਸਾਈਡ ਹੋਵਾਂਗੇ ਨਾ ਜੀ ਅਸੀਂ ਰੋਕਿਆ ਕਿਤੇ ਪੰਜਾਬੀ ਕਿਚਨ ਦਾ ਨਾਮ ਸੁਣਿਆ ਕਦੇ ਹਾਂਜੀ ਬਿਹਤਰੀਨ ਨਾਨ-ਵੈਜ ਡਿਸ਼ਸ ਅਤੇ ਵੈਜੀਟੇਰੀਅਨ ਬੰਦਿਆਂ ਵਾਸਤੇ ਸਪੈਸ਼ਲ ਡਿਸ਼ਸ ਅਵੇਲੇਬਲ ਨੇ Monday Tuesday Wednesday all means ਸਿਰਫ 10 ਡਾਲਰ ਅਤੇ ਨਾਲ ਦੀ ਨਾਲ 45 ਤੋਂ ਵੱਧ ਬੰਦਿਆਂ ਦੇ ਬੈਠਣ ਦੀ ਸਿਟਿੰਗ ਕਪੈਸਿਟੀ ਨਾਲੇ ਇਕੱਲੇ ਕਿਉਂ ਭਾਬੀ ਜੀ ਬੱਚਿਆਂ ਨੂੰ ਨਾਲ ਲੈ ਕੇ ਆਇਓ ਫੈਮਿਲੀ এনवायरमेंट ਹੈ best food in the town ਤੇ ਹਰ ਮੌਕੇ ਤੇ ਕੇਟਰਿੰਗ ਵੀ ਕਰਦੇ ਨੇ Punjabi kitchen 2/70 Everglade Drive Manukau phone number 092634300 ਯਾਦ ਤਾਂ ਰਹੇਗਾ ਨਾ ਓ ਯਾਰ ਬੜੀ ਟੈਨਸ਼ਨ 'ਚ ਲੱਗ ਰਿਹਾ ਕੀ ਗੱਲ ਹੋ ਗਈ ਯਾਰ ਮੈਂ 3 ਸਾਲ ਪਹਿਲਾਂ ਕਰ ਲਿਆ ਸੀ ਹੁਣ ਮੈਂ ਸੋਚਦਾ ਹਾਂ ਵੀ ਜੇ ਇਹਨੂੰ ਵੇਚ ਕੇ ਨਵਾਂ ਘਰ ਲੈ ਲਵਾਂ ਤੇ ਫਿਰ ਮੈਂ ਸੋਚਦਾ ਵੀ ਇਹਦੇ 'ਚੋਂ ਥੋੜੇ ਪੈਸੇ ਕੱਢ ਕੇ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈ ਲਵਾਂ ਇਹਦੇ 'ਚ ਟੈਨਸ਼ਨ ਵਾਲੀ ਕਿਹੜੀ ਗੱਲ ਆ ਉਹ ਕਿਸੇ ਵਧੀਆ ਜੇ ਰੀਅਲ ਏਸਟੇਟ ਏਜੰਟ ਨਾਲ ਗੱਲ ਕਰਕੇ ਦੇਖ ਲਾ ਉਹ ਇਹੀ ਤਾਂ ਟੈਨਸ਼ਨ ਵਾਲੀ ਗੱਲ ਆ ਮਾਰਕੀਟ 'ਚ ਕਿੰਨੇ ਏਜੰਟ ਆ ਕਿਤੇ ਭਰੋਸਾ ਕਰਾਂ ਉਹ ਜੇ ਇਹ ਗੱਲ ਹੈ ਤਾਂ ਫਿਰ ਬਾਰਫਟ ਐਂਡ ਥਾਮਸਨ ਦੇ ਗੁਰਜੀਤ ਸੇਖੋ ਨਾਲ ਗੱਲ ਕਰਕੇ ਦੇਖ ਕਿਉਂਕਿ ਉਹ ਰਿਸ਼ਤੇ ਬਣਾਉਣ 'ਚ ਵਿਸ਼ਵਾਸ ਰੱਖਦੇ ਨੇ ਨਾ ਕਿ ਪੈਸੇ ਬਣਾਉਣ 'ਚ ਆਕਲੈਂਡ ਸਭ ਤੋਂ ਵੱਡੀ real estate company Barfoot and Thompson ਨਾਲ ਕੰਮ ਕਰਦੇ ਗੁਰਜੀਤ ਸੇਖੋ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਇਹਨਾਂ ਨੂੰ ਇੱਕ ਵਾਰ ਜ਼ਰੂਰ ਮਿਲੋ ਫਰਸਟ ਟਾਈਮ ਪ੍ਰਾਪਰਟੀ ਬਾਇਰਸ ਤਾਂ ਇੱਕ ਵਾਰ ਜ਼ਰੂਰ ਮਿਲਣ Gurjit Sekhon 323 Great South Road Otahuhu call 027-282-9448 or 092764044 Rakhri ਦੇ ਸ਼ੁਭ ਤਿਉਹਾਰ ਤੇ ਇੰਡੀਆ ਇਨ ਸਟਾਈਲ ਤੇ ਨਵੀਂ ਕਲੈਕਸ਼ਨ ਆ ਚੁੱਕੀ ਹੈ ਜਿੱਥੇ ਮਿਲਦੀ ਹੈ ਬਹੁਤ ਵੈਰਾਈਟੀ ਰੈਡੀਮੇਡ ਸੂਟ ਅਤੇ ਸਾੜੀਆਂ ਲਹਿੰਗਾਸ ਤੇ 30 ਤੋਂ 50% ਆਫ ਤੇ jewellery chain set bangles earrings belly belts anklets ਤੇ ਹੋਰ ਬਹੁਤ ਸਾਰੇ ਡਿਫਰੈਂਟ ਗਿਫਟ ਆਈਡੀਆਜ਼ ਜਿਵੇਂ ਕਿ ਪ੍ਰੈਸਟੀਜ ਗੈਸ ਚੁੱਲਾ ਪ੍ਰੈਸ਼ਰ ਕੁੱਕਰ ਨੌਨ ਸਟਿਕ ਤਵਾ ਇਲੈਕਟ੍ਰੋਨਿਕ ਰੋਟੀ maker ladies hand bag table cover bed sheets ਸ਼ਾਲ ਪੂਜਾ ਮੰਦਿਰ ਕਾਰਾਂ ਚਲਾਉਣ ਲਈ ਹੈਂਗਿੰਗ ਖੰਡਾ ਸਾਹਿਬ ਬਹੁਤ ਹੀ ਸਪੈਸ਼ਲ ਪ੍ਰਾਈਸ ਵਿੱਚ ਪਹੁੰਚਣਾ ਨਾ ਭੁੱਲਣਾ Indian in style one thirty one Colmar Road Papatoetoe opposite Gurdwara Shri Dashmesh Dwar rakhri दे इस त्योहार ते रखड़ी दी भी बहुत वेरायटी अवेलेबल है call O nine two seven eight six eight one nine ਜੀ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਰੇਡੀਓ ਸਪਾਈਸ ਦੀ ਅੰਤਰੰਗਾਂ ਤੇ ਸੋ ਦੋਸਤੋ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਤੁਹਾਡੇ ਲਈ ਜਾਰੀ ਰਹੇਗਾ ਗੀਤ ਆਪਾਂ ਹੁਣੀ ਸੁਣ ਕੇ ਹਟੇ ਆ ਕਿਤਾਬ ਬਹੁਤ ਹੀ ਵਧੀਆ ਆਵਾਜ਼ ਦੇ ਮਾਲਕ ਸਰਜੀਤ ਪੁੱਲਰ ਅਤੇ ਸੁਦੇਸ਼ ਕੁਮਾਰੀ ਹੋਣਾ ਦੀ ਆਵਾਜ਼ ਹੈ ਦੁਗਾਣਾ ਗੀਤ ਅੱਜਕੱਲ ਤਾਂ ਜਿਹੜਾ ਇਸ ਚੀਜ਼ ਦਾ ਜਿਹੜਾ ਟ੍ਰੈਂਡ ਹੈ ਅਨਫੋਰਚਨਟਲੀ ਘਟਦਾ ਜਾ ਰਿਹਾ ਹੈ ਬਟ ਕੋਈ ਇਹੋ ਜਿਹਾ ਟਾਈਮ ਵੀ ਸੀਗਾ ਜਦੋਂ ਦੁਗਾਣੇ ਗੀਤ ਯਾਨੀ ਕਿ ਡੂਇਟ ਗੀਤਸ ਦੇ ਤੋਂ ਇਲਾਵਾ ਜਿਹੜਾ ਸੀਗਾ ਗੀਤਾਂ ਤੋਂ ਇਲਾਵਾ ਜਿਹੜੇ ਸੁਣੇ ਬਗੈਰ ਕੋਈ ਕਦੀ ਕੋਈ ਗੱਲ ਨਹੀਂ ਸੀ ਬਣਦੀ ਹੁੰਦੀ ਫਿਰ ਪਹਿਲੇ ਸਮਿਆਂ ਵਿੱਚ ਤਾਂ ਚਲੋ ਇਹ ਚੀਜ਼ ਟ੍ਰੈਂਡ ਸੀਗੀ ਫਿਰ ਹੌਲੀ-ਹੌਲੀ ਘਟਦਾ ਗਿਆ ਫਿਰ ਮਿਸ ਪੂਜਾ ਆਈ ਫਿਰ ਹੁਣ ਹੌਲੀ-ਹੌਲੀ ਕੌਰ ਵੀ ਨੇਹਾ ਕੱਕੜ ਵੀ ਇਸ ਚੀਜ਼ ਨੂੰ ਕਿਤੇ ਕਿਤੇ ਜਿਹੜਾ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਟ ਜਿਹੜੇ ਉਹ ਵਾਲੀ ਗੱਲ ਜਿਹੜੀ ਆ ਫਿਰ ਵੀ ਜਿਹੜੀ ਆ ਜਿਹੜੀ ਪਹਿਲਾਂ ਵਾਲੀ ਜਿਹੜੀ ਗੱਲ ਸੀਗੀ ਉਹ ਫੇਡ ਆਊਟ ਤਕਰੀਬਨ ਹੋਣ ਉਤੇ ਆਈ ਹੈ ਜੀ ਬਟ ਕੋਈ ਗੱਲ ਨਹੀਂ ਹੋਰ ਬਹੁਤ ਸਾਰੇ ਨਵੇਂ ਗੀਤ ਫਿਊਚਰ ਦੇ ਵਿੱਚ ਆਉਣੇ ਨੇ ਉਹਨਾਂ ਗੀਤਾਂ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਨਾਲ ਦੀ ਨਾਲ ਗੀਤਾਂ ਨਾਲ ਵਧਣ ਤੋਂ ਪਹਿਲਾਂ ਜਿਹੜਾ ਸਾਡੇ ਜਿਹੜੇ ਅਪਕਮਿੰਗ ਇਵੈਂਟਸ ਨੇ ਉਹਨਾਂ ਬਾਰੇ ਜੇ ਆਪਾਂ ਗੱਲ ਕਰੀ ਤਾਂ 3 ਸਤੰਬਰ ਨੂੰ ਹੋਣ ਜਾ ਰਿਹਾ ਜੀ ਮੇਲਾ ਤਰੰਜਣਾ ਦਾ ਔਰ ਇਹ ਹੋ ਰਿਹਾ ਜੀ ਵੋਡਾਫੋਨ ਇਵੈਂਟ ਸੈਂਟਰ ਮੈਂ ਕਿਹਾ ਉਹਦੇ ਵਿੱਚ ਔਰ ਜਿਹੜੀ ਟਿਕਟਸ ਨੇ ਇਹ 10 ਡਾਲਰ ਤੇ ਨੇ ਤੇ ਮੇਜਰ ਇੰਡੀਅਨ ਆਊਟਲੈਟਸ ਜਿਹੜੇ ਨੇ ਉਹਨਾਂ ਤੋਂ ਤੁਸੀਂ ਜਿਹੜੇ ਉਹਨਾਂ ਨੂੰ ਬਾਏ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜਾ ਜੀਤ ਕੌਰ ਹੁਣਾਂ ਨੂੰ 09 2700798 98 ਤੇ ਵੀ ਤੁਸੀਂ ਜ਼ਰੂਰ ਫੋਨ ਕਰਕੇ ਉਹਨਾਂ ਨਾਲ ਇਨ ਟੱਚ ਹੋ ਸਕਦੇ ਹੋ ਨਾਲ ਦੀ ਨਾਲ ਜਿਹੜਾ 24 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਪ੍ਰੋਗਰਾਮ ਹੈਮਿਲਟਨ ਦੇ ਵਿੱਚ ਜਿਹੜਾ ਆਰਗੇਨਾਈਜ਼ ਹੋ ਰਿਹਾ ਜੀ ਔਰ ਉਸ ਦੇ ਬਾਰੇ ਅਗਰ ਤੁਹਾਨੂੰ ਕੋਈ ਵਧੇਰੇ ਜਾਣਕਾਰੀ ਚਾਹੀਦੀ ਜਾਂ ਤੁਸੀਂ ਸਟੂਡੀਓ ਵਿੱਚ ਫੋਨ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਜਰਨੈਲ ਸਿੰਘ ਹੁਣਾਂ ਨੂੰ 021654362 ਤੇ ਵੀ ਉਹਨਾਂ ਨਾਲ ਜ਼ਰੂਰ ਇਨ ਟੱਚ ਹੋ ਸਕਦੇ ਸੋ ਕਿਸੇ ਵੀ ਇਵੈਂਟ ਲਈ ਕੋਈ ਵੀ ਤੁਹਾਨੂੰ ਅਗਰ ਕਿਸੇ ਵੀ ਟਾਈਮ ਤੇ ਜਾਣਕਾਰੀ ਚਾਹੀਦੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਟੂਡੀਓ ਵਿੱਚ ਵੀ ਤੁਸੀਂ ਇਨ ਟੱਚ ਹੋ ਸਕਦੇ ਹੋ ਔਰ ਨਾਲ ਦੀ ਨਾਲ ਜਿਹੜੀਆਂ ਕਿਉਂਕਿ ਜਿਹੜੇ ਸ਼ੋਜ਼ ਦੇ ਵਿੱਚ ਟਿਕਟਸ ਇਨਵੋਲਵ ਨੇ ਮੈਜੋਰਿਟੀ ਆਫ ਦਾ ਟਾਈਮ ਜਿਹੜੇ ਸਾਡੇ ਮੇਜਰ ਇੰਡੀਅਨ ਆਊਟਲੈਟਸ ਨੇ ਉਹਨਾਂ ਉਤੇ ਜ਼ਰੂਰ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਸੋ ਬਿਗ ਸ਼ਾਰ 8 ਦਾ ਉਹ ਬਿਗ ਆਊਟਲੈਟਸ ਜਿਹੜੇ ਸਾਰੇ ਜਿਹੜੇ ਇਵੈਂਟਸ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਸੋ ਨਾਲ ਦੀ ਨਾਲ ਗੱਲ ਕਰ ਚੱਲਦੇ ਆ ਜੀ ਅਗਲੇ ਗੀਤ ਦੇ ਬਾਰੇ ਅਗਲਾ ਗੀਤ ਤੁਹਾਡੇ ਲਈ ਮੈਂ ਪੇਸ਼ ਕਰਨ ਜਾ ਰਹੀ ਹਾਂ ਤਾਂ ਸੇਮ ਜਸੜ ਹੋਣਾ ਦੀ ਆਵਾਜ਼ ਦੇ ਵਿੱਚ ਗਾਣੇ ਦੀ ਰਿਕੁਐਸਟ ਕਿਹਦੇ ਵੱਲੋਂ ਆਈ ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜਾ ਜ਼ਰੂਰ ਉਹਨਾਂ ਬਾਰੇ ਵੀ ਰੂਬਰੂ ਕਰਾਂ ਚੱਲਾਂਗੇ ਔਰ ਇਸ ਤੋਂ ਪਹਿਲਾਂ ਕਿ ਗਾਣਾ ਲਾਵਾਂ ਗਾਣੇ ਦਾ ਨਾਮ ਦੱਸਾਂ ਗਾਣੇ ਦੇ ਕੀ ਬੋਲ ਨੇ ਕੀ ਹਿਸਾਬ ਕਿਤਾਬ ਨੇ ਉਹ ਵੀ ਤੁਹਾਡੇ ਨਾਲ ਉਸ ਤੋਂ ਪਹਿਲਾਂ ਇਹ ਜਸੜ ਹੋਣਾ ਦੇ ਬਾਰੇ ਗੱਲ ਕਰਨਾ ਚਾਹੂੰਗਾ ਕਿ ਐਜ਼ ਅ ਰਾਈਟਰ ਉਹਨਾਂ ਨੇ ਲਿਰਿਸਟ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਫਿਰ ਕੁਲਬੀਰ ਚਿੰਜਰ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਹਨਾਂ ਦੇ ਗਾਣੇ ਗਾਏ ਫਿਰ ਇਹਨਾਂ ਦੀ ਆਪਣੀ ਐਲਬਮ ਆਈ ਉਸ ਦੇ ਵਿੱਚ ਬੜੇ ਹੀ ਡਿਫਰੈਂਟ ਸਟਾਈਲ ਦੇ ਗਾਣਿਆਂ ਦੀ ਇਹਨਾਂ ਦੀ ਅਪਰੋਚ ਰਹੀ ਉਸ ਉਸ ਐਲਬਮ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਜਿਹੜਾ ਸਿੰਗਲ ਟਰੈਕ ਇਹਨਾਂ ਨੇ ਕੀਤਾ ਉਹਨੂੰ ਵੀ ਜਿਹੜਾ ਸਾਰਿਆਂ ਨੇ ਬਹੁਤ ਮਕਬੂਲ ਕੀਤਾ ਤੇ ਹੁਣ ਅਗਲਾ ਗੀਤ ਆਪਣਾ ਲੈ ਕੇ ਹਾਜ਼ਰ ਹੋ ਚੁੱਕੇ ਨੇ ਰੋਮਾਂਟਿਕ ਟੱਚ ਦੇ ਇੰਨੇ ਗੀਤ ਇਹਨਾਂ ਨਹੀਂ ਕੀਤੇ ਬਟ ਇਹ ਇਹਨਾਂ ਦਾ ਇੱਕ ਇਹੋ ਜਿਹਾ ਗੀਤ ਹੈ ਕਿ ਇਹਨਾਂ ਦੀ ਆਵਾਜ਼ ਨੂੰ ਇਹਨਾਂ ਨੂੰ ਜਿਹੜਾ ਇਹ ਬਹੁਤ ਹੀ ਜ਼ਿਆਦਾ ਸੰਭਿਆ ਸੋ ਜੀ ਹਾਂ ਦੋਸਤੋ ਗੀਤ ਦੀ ਗੱਲ ਕਰਨ ਜੀ ਗਲਵਕੜੀ ਤਰਸੇਮ ਜਸੜ ਹੋਣ ਦੀ ਆਵਾਜ਼ ਦੇ ਵਿੱਚ ਔਰ ਇਸ ਗਾਣੇ ਦੀ ਜਿਹੜੀ ਰਿਕੁਐਸਟ ਹੈ ਮੇਰੇ ਕੋਲ ਆਈ ਹੈ ਜੀ ਸਾਹਿਲਦੀਪ ਸਿੰਘ ਹੋਣਾ ਵੱਲੋਂ ਸੋਨੇ ਰਿਕੁਐਸਟ ਤੁਹਾਡੇ ਲਈ ਇਸ ਗੀਤ ਨੂੰ ਮੈਂ ਪੇਸ਼ ਕਰਨ ਜਾ ਰਿਹਾ ਇਸ ਵੇਲੇ ਰੇਡੀਓ ਸਪਾਈਸ ਤਰੰਗਾਂ ਤੇ ਸੋ ਇੱਕ ਵਾਰੀ ਫੇਰ ਤੁਹਾਨੂੰ ਰਿਮਾਈਂਡ ਕਰਾਂ ਚਾਹਾਂਗਾ ਅਗਰ ਤੁਹਾਡੇ ਕੋਲ ਵੀ ਕੋਈ ਰਿਕੁਐਸਟ ਹੈ ਤੁਸੀਂ ਸਾਡੇ ਨਾਲ ਜ਼ਰੂਰ ਇਨ ਟੱਚ ਹੋ ਸਕਦੇ ਹੋ 2799270 ਔਰ 55134292 ਸਾਡੇ ਸਟੂਡੈਂਟ ਲਾਈਨ ਦੇ ਨੰਬਰ ਨੇ ਜੀ ਸਕਦੀ ਮੈਂ ਤੈਨੂੰ ਕਿੰਨਾ ਚਾਹਨੀ ਆ ਤੈਨੂੰ ਵਿੱਚ ਦੇ ਬਦਲ ਬੱਕੜੀ ਪੋਨੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹਨੀ ਆ ਕਿਤੇ ਤੇ ਮੁੱਛ ਨਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ ਬੜਾ ਯਾਰ ਰਸੂਲੀ ਵੇ ਨਾ ਗੱਲ ਕਰੇ ਫਜ਼ੂਲੀ ਵੇ ਤੇਰੀ ਸਮਾਈਲ ਜੱਟਾ ਮੈਨੂੰ ਫੈਨ ਬਣਾਉਂਦੀ ਆ ਤੈਨੂੰ ਵਿੱਚ ਖਾਪਾ ਦੇ ਗੱਲ ਵਕੜੀ ਪਾਉਣੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਤਾਂ ਵਾਲੇ ਕੋਕੇ ਲਾਏ ਜਾਣੇ ਓ ਦੱਸਣਾ ਤੇਰੇ ਵਾਂਗੂ ਮੈਥੋਂ ਗੀਤ ਬੁਣਾਏ ਜਾਣੇ ਨਹੀਂ ਆਪਣੇ ਜਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ ਮੇਰੇ ਹਿਜਰ ਚ ਸੜਦੀਆਂ ਮੈਂ ਨਿਤ ਨਿਤ ਮਰਦੀਆਂ ਵੇ ਉਂਗਲਾਂ ਨਾਲ ਤੇਰਾ ਨਾ ਦਿਲ ਤੇ ਵੋਨੀਆਂ ਸਿਖਾਪਾਂ ਦੇ ਤੇ ਕਦ ਵਟੜੀ ਪੋਨੀਆਂ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆਂ ਹੋ ਵੇ ਅੱਖੀਆਂ ਤਰਸ ਗਈਆਂ ਨੇ ਇੱਕ ਸੇਕਣ ਨੂੰ ਵੇ ਅੱਖੀਆਂ ਤਰਸ ਗਈਆਂ ਨੇ ਤੈਨੂੰ ਵੇਖਣ ਨੂੰ ਮੇਰਾ ਫੁਕੇ ਕਾਲ ਜਾਵੇ ਤੇਰੀ ਇੱਕ ਸੇਕਣ ਨੂੰ ਔਰ ਕਿਹੜੇ ਦੇਸ ਗਿਆ ਜਿੱਥੋਂ ਵੇ ਮੁੜਦਾ ਨਹੀਂ ਅਰਦਾਸਾਂ ਕਰਦੀਆਂ ਨਿਤ ਪੀਰ ਮਨਾਉਣੀਆਂ ਤੈਨੂੰ ਵਿੱਚ ਖਾਬਾਂ ਦੇ ਨਿਤ ਵਕੜੀ ਪਾਉਣੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਚਾਹੁੰਦੀ ਆ ਬਿਨਾ ਪ੍ਰਚਾਰ ਕਾਦਾ ਕਾਰੋਬਾਰ ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਤੇ ਸਪੈਸ਼ਲ ਰੇਟਸ ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫਤਾਰ ਕਾਲ 09390067 ਔਰ 02102795403 ਰੇਡੀਓ ਸਪਾਈਸ ਦੇ digital radio sets Just Fresh Papatoetoe ਵਿਖੇ ਉਪਲਬਧ ਨੇ 158 Colmar Road Papatoetoe Just Fresh ਅਤੇ ਫੋਨ ਕਰ ਸਕਦੇ ਹੋ 2774383 ਤੇ ਜਾਦੂ ਹੀ ਹੈ ਤੇਰੇ ਹੱਥਾਂ 'ਚ ਤਾਂ ਕੀ ਸਵਾਦ ਰੋਟੀ ਬਣਾਈ ਏ ਇਹ ਜਾਦੂ ਹੈ ਆਸ਼ੀਰਵਾਦ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਵਿੱਚ ਹੀ ਪੀਸਿਆ ਆਸ਼ੀਰਵਾਦ ਪਿਓਰ ਚੱਕੀ ਫਰੈਸ਼ ਆਟਾ ਬਾਈ ਸੱਚੀ ਸਵਾਦ ਆ ਗਿਆ ਆਸ਼ੀਰਵਾਦ ਨਿਊਜ਼ੀਲੈਂਡ ਹੈ ਤਾਂ ਫਿਰ ਕੋਈ ਹੋਰ ਆਟਾ ਪਸੰਦ ਵੀ ਨਹੀਂ ਆਏਗਾ ਅਸੀਂ ਆਸਟ੍ਰੇਲੀਆ ਤੋਂ ਪ੍ਰੀਮੀਅਮ ਕੁਆਲਿਟੀ ਦੀ ਕਣਕ ਲਿਆ ਕੇ ਨਿਊਜ਼ੀਲੈਂਡ ਵਿੱਚ ਹਾਈਜੀਨਿਕ ਚੱਕੀਆਂ ਵਿੱਚ ਪੀਸ ਕੇ ਬਿਲਕੁਲ ਫਰੈਸ਼ ਆਟਾ ਤੁਹਾਡੇ ਤੱਕ ਪਹੁੰਚਾਉਂਦੇ ਆ ਹੁਣ ਦੁਕਾਨ ਤੇ ਜਾ ਕੇ ਆਸ਼ੀਰਵਾਦ ਨਿਊਜ਼ੀਲੈਂਡ ਮੇਡ ਆਟਾ ਹੀ ਮੰਗਣਾ ਆਸ਼ੀਰਵਾਦ ਨਿਊਜ਼ੀਲੈਂਡ ਪ੍ਰਾਪਰਟੀ ਦੇ ਚੱਕਰ ਕਰਕੇ ਮੇਰੇ ਹਸਬੰਡ ਪਹਿਲਾਂ ਬਹੁਤ ਟੈਨਸ਼ਨ ਵਿੱਚ ਸਨ ਪਰ ਥੈਂਕਸ ਟੂ ਲੀਗਲ ਐਸੋਸੀਏਟਸ ਜਿਨ੍ਹਾਂ ਦੀ ਸਹੀ ਗਾਈਡੈਂਸ ਨੇ ਸਾਨੂੰ ਇਸ ਮੁਸ਼ਕਲ ਵਿੱਚੋਂ ਕੱਢਿਆ ਤੇ ਹੁਣ ਅਸੀਂ ਖੁਸ਼ੀ-ਖੁਸ਼ੀ ਆਪਣੇ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਹਾਂ ਆਪਣੀ ਵੀਜ਼ਾ ਐਪਲੀਕੇਸ਼ਨ ਮੈਂ ਲੀਗਲ ਐਸੋਸੀਏਟਸ ਦੀ ਟੀਮ ਕੋਲੋਂ ਲਵਾਈ ਸੀ ਜਿਨ੍ਹਾਂ ਦੀ ਐਕਸਪਰਟ ਗਾਈਡੈਂਸ ਕਰਕੇ ਅੱਜ ਮੇਰੇ ਕੋਲ ਨਿਊਜ਼ੀਲੈਂਡ ਦੀ ਪੀਆਰ ਆ ਉਹ ਹਰ ਤਰ੍ਹਾਂ ਦੀਆਂ ਵੀਜ਼ਾ ਐਪਲੀਕੇਸ਼ਨ ਲਾਉਂਦੇ ਆ ਮਿਨਿਸਟਰੀਅਲ ਅਪੀਲਸ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਅਪੀਲ ਤੇ ਡਿਪੋਰਟੇਸ਼ਨ ਵਗੈਰਾ legal associates barristers and solicitors ਤੁਹਾਡੀ ਹਰ ਤਰ੍ਹਾਂ ਦੀ ਲੀਗਲ ਪ੍ਰੋਬਲਮ ਦਾ ਹੱਲ ਹੈ ਸਾਡੇ ਕੋਲ ਸੇਲ ਐਂਡ ਪਰਚੇਜ਼ ਆਫ ਪ੍ਰਾਪਰਟੀਆਂ sale and purchase of businesses and lease matters ਹਰ ਤਰ੍ਹਾਂ ਦੇ immigration matters criminal traffic and domestic violence matters EMPLOYMENT and family matters wills ਕੋਈ ਵੀ ਕਾਨੂੰਨੀ ਅੜਚਨ ਆਵੇ ਤਾਂ ਸਾਨੂੰ ਯਾਦ ਕਰੋ legal associates barristers and solicitors level 1 31st east Tamaki road Papatoetoe cheesecake shop ਦੇ ਬਿਲਕੁਲ ਨਾਲ ਤੇ ਬੈਂਕ ਆਫ ਇੰਡੀਆ ਦੇ ਉੱਪਰ ਕਾਲ ਰਾਜ ਔਰ ਆਸ਼ਿਮਾ 09 two seven nine nine four three nine zero नौ दो सौ उनासी चौरानवे उनतालीस ਬਈ ਕਮਾਲ ਹੈ ਮੈਂ ਅਜੇ ਪਿਛਲੇ ਸਾਲ ਹੀ ਨਵਾਂ ਘਰ ਖਰੀਦਿਆ ਉਹ ਇੰਨਾ ਫਰੈਸ਼ ਨਹੀਂ ਲੱਗਦਾ ਇੰਨਾ ਫਰੈਸ਼ ਤੁਹਾਡਾ 10 ਸਾਲ ਪੁਰਾਣਾ ਘਰ ਲੱਗ ਰਿਹਾ ਇਹ freshness Zephyr pure air ventilation system ਦਾ ਕਮਾਲ ਹੈ ਜ਼ੇਫਰ ਨਵੀਂ ਤਕਨੀਕ ਨਾਲ ਬਣਿਆ ਵੈਂਟੀਲੇਟਰ ਹੈ ਅਤੇ ਸਭ ਤੋਂ ਜ਼ਿਆਦਾ ਪਿਓਰ ਫਿਲਟਰਡ 에ਅਰ ਤੁਹਾਡੇ ਘਰ ਦੇ ਹਰ ਕੋਨੇ ਵਿੱਚ ਜਾਵੇਗੀ ਯਾਨੀ ਕਿ ਤੁਹਾਨੂੰ ਬਿਮਾਰ ਹੋਣ ਤੋਂ ਬਚਾਵੇਗੀ ਤੁਹਾਨੂੰ ਤੁਹਾਡੇ ਘਰ ਵਿੱਚੋਂ ਮੋਇਸਚਰ ਡਸਟ ਬੈਕਟੀਰੀਆ ਅਤੇ ਪੋਲਨ ਤੋਂ ਛੁਟਕਾਰਾ ਮਿਲੇਗਾ ਬਹੁਤ ਘੱਟ ਬਿਜਲੀ ਦਾ ਖਰਚਾ ਕੇਵਲ 10 ਸੈਂਟਸ ਅ ਡੇ ਸਰਦੀਆਂ ਤੇ ਗਰਮੀਆਂ ਦੇ ਵੱਖ-ਵੱਖ ਸਿਸਟਮ ਲਗਵਾਉਣ ਦਾ ਝੰਝਟ ਵੀ खत्म ए न्यूजीलैंड मेड प्रोडक्ट है ते तुसे पूरा भरोसा कर सकते हो call for free quotation zero zero five eight nine three seven four nine you so 7:57 minute ਹੋ ਚੁੱਕੇ ਨੇ ਸਾਡੇ ਸਟੂਡੀਓ ਦੀ ਘੜੀ ਉੱਤੇ 7:57 ਔਰ ਮੇਰਾ ਤੁਹਾਡਾ ਸਾਥ ਅਗਲੇ ਹੋਰ ਚੰਦ ਪਲਾਂ ਦਾ ਰਹਿ ਚੁੱਕਿਆ ਜੀ ਸੋ ਦੋਸਤੋ ਲਾਸਟ Song of Night ਤੁਹਾਡੇ ਲਈ ਜਿਹੜਾ ਮੈਂ ਪੇਸ਼ ਕਰਨ ਜਾ ਰਿਹਾ ਅਮ ਇੱਕ ਆਪਣੇ ਆਪ ਦੇ ਵਿੱਚ ਇੱਕ ਕਲਾਸਿਕ Song ਹੈਗਾ ਇਹ ਤੇ ਬਟ ਇਹਦੀ ਜਿਹੜੀ ਇੱਕ ਮੈਂ ਨਵੀਂ ਜਿਹੜੀ ਵਰਜ਼ਨ ਲੱਭੀ ਹੈ ਉਹਨੂੰ ਬਿਸ਼ੱਕ ਆਏ ਨੂੰ ਬਹੁਤ ਚਿਰ ਹੋ ਗਿਆਗਾ ਬਟ ਆਈ ਥਿੰਕ ਬਹੁਤਿਆਂ ਨੇ ਇਸ ਗਾਣੇ ਨੂੰ ਜਿਹੜਾ ਇਸ ਜਿਹੜੇ ਨਵੇਂ ਜਿਹੜੇ ਅੰਦਾਜ਼ ਵਿੱਚ ਇਸ ਗਾਣੇ ਨੂੰ ਬਣੇ ਨੂੰ ਬਹੁਤਿਆਂ ਨੇ ਮੈਨੂੰ ਲੱਗਦਾ ਨਹੀਂ ਸੁਣਿਆ ਹੋਣਾ ਗਾਣਾ ਆਇਆ ਸੀਗਾ ਬਹੁਤ ਚਿਰ ਪਹਿਲਾਂ ਉਹ ਇੰਨਾ ਪੁਰਾਣਾ ਹੈਗਾ ਕਿ ਮੈਨੂੰ ਆਪ ਵੀ ਐਗਜ਼ੈਕਟਲੀ ਕਦੋਂ ਪਹਿਲਾਂ ਰਿਲੀਜ਼ ਹੋਇਆ ਸੀਗਾ ਮੈਨੂੰ ਆਪ ਵੀ ਜਿਹੜੀ ਐਗਜ਼ੈਕਟ ਡੇਟ ਜਿਹੜੀ ਨਹੀਂ ਪਤਾ ਜਾਂ ਈਅਰ ਤਾਂ ਨਹੀਂ ਪਤਾ ਬਟ ਸਾਬਰਕੋਟੀ ਹੋਣਾ ਦਾ ਗੀਤ ਸੀਗਾ ਰੁੱਖਾਂ ਵਾਂਗੂ ਉਹ ਮੌਸਮ ਵਾਂਗੂ ਬਦਲ ਗਏ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਬਟ ਇਸ ਗਾਣੇ ਦਾ ਜਿਹੜਾ ਥੋੜੇ ਚਿਰ ਪਹਿਲਾਂ ਇੱਕ ਦੁਬਾਰਾ ਰੀਮੇਕ ਹੋਇਆ ਸੀਗਾ ਸਾਈਮਨ ਨੰਦੜਾ ਹੁਣਾਂ ਨੇ ਇੱਕ ਬਹੁਤ ਹੀ ਮੰਨੇ ਪਰਮੰਨੇ 뮤직 ਪ੍ਰੋਡਿਊਸਰ ਫਰਮ ਯੂਕੇ ਉਹਨਾਂ ਨੇ ਇਸ ਗਾਣੇ ਉੱਤੇ ਜਿਹੜਾ ਕੰਮ ਕੀਤਾ ਸੀਗਾ ਔਰ ਉਹਨਾਂ ਦੀ ਐਲਬਮ ਪਰਫੈਕਟਲੀ ਇੰਪਰਫੈਕਟ ਦੇ ਵਿੱਚ ਇਸ ਗਾਣੇ ਨੂੰ ਦੁਬਾਰਾ ਜਿਹੜਾ ਪੇਸ਼ ਕੀਤਾ ਔਰ ਜਿਸ ਅੰਦਾਜ਼ ਦੇ ਵਿੱਚ ਇਸ ਗਾਣੇ ਨੂੰ ਬਣਾਇਆ ਜਿਸ ਸਟਾਈਲ ਦੇ ਵਿੱਚ ਇਹਨੂੰ ਪੇਸ਼ ਕੀਤਾ ਔਰ ਜਿਹੜਾ ਜਿਸ ਹਿਸਾਬ ਨਾਲ ਜਸਟਿਸ ਕੀਤੀ ਸਾਬਰਕੋਟ ਖੋਣਾ ਦੇ ਵੋਕਲਸ ਨਾਲ ਕਿਉਂਕਿ ਇਹ ਗਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਐਵਰ ਗ੍ਰੀਨ Song ਸੀਗਾ ਬਟ ਜੇ ਸਾਬ ਨਾਲ ਰੀਕ੍ਰੀਏਟ ਹੋਇਆ ਜੇ ਸਾਬ ਨਾਲ ਦੁਬਾਰਾ ਪੇਸ਼ ਕੀਤਾ ਗਿਆ ਗਾਣਾ ਪੂਰੀ ਪੂਰੀ ਜਸਟਿਸ ਤੇ ਪੂਰਾ ਵਧੀਆ ਨਵਾਂ ਰੰਗ ਇਸ ਗਾਣੇ ਨੂੰ ਨੇ ਦਿੱਤਾ ਸੋ ਤੁਹਾਡੇ ਦੋਸਤੋ last Song of the Night ਇਸ ਵੇਲੇ ਜਿਹੜਾ ਪੇਸ਼ ਕਰਨ ਜਾ ਰਹੇ ਜੀ ਰੁੱਖਾਂ ਵਾਂਗੂ ਸਾਬਰਕੋਟੀ ਹੋਣਾ ਦੀ ਸਾਬਰਕੋਟੀ ਹੋਣਾ ਦੀ ਆਵਾਜ਼ ਦੇ ਵਿੱਚ ਸਾਈਮਨ ਨੰਦੜਾ ਹੋਣਾ ਦੇ 뮤직 ਅਤੇ ਐਲਬਮ ਪਰਫੈਕਟਲੀ ਇੰਪਰਫੈਕਟ ਦੇ ਵਿੱਚੋਂ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਉਮੀਦ ਕਰ ਤੁਸੀਂ ਅੱਜ ਦਾ ਪ੍ਰੋਗਰਾਮ ਮੇਰਾ ਜ਼ਰੂਰ ਇੰਜੋਏ ਕੀਤਾ ਹੋਣਾ ਜੀ ਸੋ ਨੈਕਸਟ ਵੀਕ ਫਿਰ ਮਿਲਦੇ ਆ 7-8 ਵਜੇ ਤੱਕ ਪ੍ਰੋਗਰਾਮ ਸ਼ਾਮ ਸੰਦੂਰੀ ਵਿੱਚ